ਮਾਰੂ ਮਹੱਲਾ ਪਹਿਲਾ ਸੁਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਉਪਾਏ ਦਾ ਜਿਹੜੀ ਸੁਨ ਕਲਾ ਹੈ ਇਹ ਅਪਰੰਪਰ ਜਦੋਂ ਮਨ ਸੁਨ ਹੋ ਜਾਂਦਾ ਉਹ ਕੰਮ ਕੰਮ ਤਿੰਨ ਲੋਕ ਦੇ ਵਿੱਚ ਫੈਲ ਜਾਂਦਾ ਤਿੰਨ ਲੋਕ ਦਾ ਗਿਆਨ ਹੋ ਜਾਂਦਾ ਉਹਦੇ ਅੰਦਰ ਤਿੰਨ ਲੋਕ ਦਾ ਚਾਨਣ ਹੋ ਜਾਂਦਾ ਉਹਦੇ ਅੰਦਰ ਜਦੋਂ ਮਨ ਚੁੱਪ ਕਰ ਜਾਂਦਾ ਮਨ ਇੱਛਾ ਤਿਆਗ ਦਿੰਦਾ ਨਾ ਮਾਇਆ ਦੀ ਮਾਇਆ ਦੀ ਜਦੋਂ ਇੱਛਾ ਤਿਆਗਦੀ ਮਾਇਆ ਦੇ ਅੰਦਰ ਆ ਮਾਇਆ ਤੋਂ ਪਰੇ ਮਾਇਆ ਦੇ ਉੱਤੇ ਛਾ ਜਾਂਦਾ ਹੈ ਮਾਇਆ ਦਾ ਸਭ ਗਿਆਨ ਇਹਨੂੰ ਹੁੰਦਾ ਮਾਇਆ ਦੀ ਇੱਛਾ ਕਰਦਾ ਹੀ ਨਹੀਂ ਉਹਨੂੰ ਉਹਨੂੰ ਸਮਝ ਆ ਜਾਂਦੀ ਵੀ ਕਿਹੜੀ ਜ਼ਹਿਰ ਹੈ ਮਾਇਆ ਨੂੰ ਟੱਚ ਕਰਨਾ ਵੀ ਮਾਇਆ ਵੱਲ ਝਾਕਣਾ ਵੀ ਜਿਹੜਾ ਹੈਗਾ ਦੁੱਖਾਂ ਦਾ ਕਾਰਨ ਬਣ ਜਾਊਗਾ ਮਾਇਆ ਨੂੰ ਦੇਖਣਾ ਵੀ ਜਿਹੜਾ ਹੈਗਾ ਇਹ ਵਿਛੋੜੇ ਦਾ ਕਾਰਨ ਬਣ ਜਾਊਗਾ ਭਵਸਾਗਰ ਚ ਆਇਆ ਨੂੰ ਦੇਖਿਆ ਭਵਸਾਗਰ ਚ ਡਿੱਗਿਆ ਇਸ ਕਰਕੇ ਕਹੇ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਤਰੀ ਹਰ ਬਨ ਮਰਨ ਦੇਖੋ ਕੋਈ ਜੇ ਮਾਇਆ ਹੁਣ ਦੇਖ ਲਈ ਫਿਰ ਥੜੇ ਡਿਪੋਗੇ ਮਾਇਆ ਦੇਖੂਗਾ ਤਿਰਕੁੜੀ ਜਾ ਕੇ ਤਿਰਕੁੜੀ ਗਿਆ ਮਾਇਆ ਦੇਖੀ ਹਰ ਇੱਛਾ ਪੈਦਾ ਹੋਈ ਉਹ ਜਾ ਕੇ ਅੰਦਰ ਡਿੱਗ ਜੂਗੀ ਸਾਰੇ ਗੁਣ ਗਾੜ ਦੂਗੀ ਜਦੋਂ ਸੁਣਨ ਕਲਾ ਮਨ ਸੁਣਨਾ ਜਿਹੜੀ ਸ਼ਕਤੀ ਆਉਂਦੀ ਹੈ ਉਹ ਸ਼ਕਤੀ ਅਪਰੰਪਰ ਸ਼ਕਤੀ ਹੈ ਪਹਿਲਾ ਮਨ ਨਹੀਂ ਸ਼ਕਤੀ ਨਹੀਂ ਹੈ ਭਾਵੇਂ ਇੱਛਾ ਸ਼ਕਤੀ ਮੰਨਦੀ ਹੋਈ ਹੈ ਸਾਡੀ ਕਲਪਨਾ ਪਰ ਮਨ ਸ਼ਕਤੀ ਕਾਨੂੰਨ ਦੀ ਅਪਰੰਪਰ ਸ਼ਕਤੀ ਉਹ ਕਾਨੂੰਨ ਦੀ ਹੈ ਜਾਂ ਚਿੱਤ ਮਨ ਇੱਕ ਹੋ ਜਾਂਦੇ ਨੇ ਉਦੋਂ ਫਿਰ ਜਿਹੜੀ ਇਹਦੀ ਇੱਛਾ ਸ਼ਕਤੀ ਹੈ ਉਦੋਂ ਜਿਹੜੀ ਇਹਦੀ ਇੱਛਾ ਸ਼ਕਤੀ ਹੈ ਉਹ ਪਰਮੇਸ਼ਰ ਵਾਲੀ ਹੁੰਦੀ ਹੈ ਸਰਬੱਤ ਦਾ ਭਲਾ ਕਰਨ ਵਾਲੀ ਉਦੋਂ ਇੱਛਾ ਸ਼ਕਤੀ ਇਹਦੀ ਸਰਬੱਤ ਦੇ ਭਲੇ ਵਾਲੀ ਉਦੋਂ ਪਹਿਲਾਂ ਕਾਨੂੰਨ ਆਪਾਂ ਉਹਨਾਂ ਗੱਲਾਂ ਕਰਦੇ ਨੇ ਆਸਤੀ ਕਹੀ ਜਾਣੋ ਤਾਂ ਪਤਾ ਹੀ ਨਹੀਂ ਵੀ ਹੁੰਦੀ ਕੀ ਹੈ ਸਰਬੱਤ ਦਾ ਭਲਾ ਕੀ ਹੁੰਦਾ ਕਿਵੇਂ ਹੁੰਦਾ ਇਹ ਵੀ ਨਹੀਂ ਪਤਾ ਉਹਨਾਂ ਨੂੰ ਤਾਂ ਸਰਬੱਤ ਦਾ ਭਲਾ ਕਿਹੜੀ ਗੱਲ 'ਚ ਹੈ ਇਹ ਵੀ ਨਹੀਂ ਉਹਨਾਂ ਨੂੰ ਤਾਂ ਪਤਾ ਕੁੱਟੀਆਂ ਦਾ ਸਰਦਾ ਦੇ ਸਰਬੱਤ ਦਾ ਭਲਾ ਵੀ ਨਹੀਂ ਬੈਠੇ ਨੇ ਜਦ ਕਿ ਭੋਗਮ ਤਾਂ ਰੋਟੀਆਂ ਦੇ ਭੋਗ ਨਾਲ ਤਾਂ ਰੋਗ ਪੈਦਾ ਹੁੰਦੇ ਨੇ ਸੰਸਾਰ 'ਚ ਪਰ ਰੋਗ ਇਹ ਤੋਂ ਪੈਦਾ ਹੋਏ ਨੇ ਇਹ ਇਹ ਭਲਾ ਇਹ ਨਹੀਂ ਭਲਾ ਹੈਗਾ ਗੁਰਬਾਣੀ ਨਹੀਂ ਇਹਨੂੰ ਮੰਨਦੀ ਭਲਾ ਗੁਰਬਾਣੀ ਮੰਨਦੀ ਆ ਲੰਗਰ ਚੱਲੇ ਸੀ ਗੁਰ ਸ਼ਬਦ ਸ਼ਬਦ ਦਾ ਲੰਗਰ ਹੈ ਭਲਾ ਇਹ ਤਾਂ ਭਲੇ ਦਾ ਵੀ ਗਿਆਨ ਨਹੀਂ ਹੈ ਉਸ ਲੋਕਾਂ ਨੂੰ ਕਲਾ ਦਾ ਗਿਆਨ ਹੈ ਨਹੀਂ ਅੰਦਰ ਚਾਨਣ ਹੈ ਨਹੀਂ ਸੁਨ ਕਲਾ ਪਰੰਪਰ ਧਾਰੀ ਜਦੋਂ ਹਨ ਸੁਨ ਹੋ ਗਿਆ ਮਾਇਆ ਤੋਂ ਉੱਤੇ ਉੱਠ ਗਿਆ ਤਾਂ ਪਤਾ ਲੱਗਿਆ ਮਾਇਆ ਦਾ ਕਿਸ ਨੂੰ ਲੋੜ ਨਹੀਂ ਹੈ ਉਹ ਤਾਂ ਪਰਮੇਸ਼ਰ ਆਪੇ ਕਰੀ ਜਾਂਦਾ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਆ ਉਹ ਦਿਓ ਜਿਹੜੀ ਇਹਨਾਂ ਕੋਲ ਹੈ ਨਹੀਂ ਇਹ ਗਿਆਨ ਦੀ ਘਾਟ ਹੈ ਇਹਨਾਂ ਕੋਲ ਉਹ ਪੂਰੀ ਕਰੋ ਇਹਨਾਂ ਦੀ ਅਪਰੰਪਰ ਕਲਾ ਧਾਰੀ ਹੈ ਹੁਣ ਉਹਨਾਂ ਦੇ ਕੋਲ ਬਫੇਕ ਬੁੱਧੀ ਹੈ ਕਲਾ ਹੁੰਦੀ ਹੈ ਸ਼ਕਤੀ ਸਮਝਣ ਦੀ ਸਮਝਾਉਣ ਦੀ ਸ਼ਕਤੀ ਹੈ ਜਿਹੜੀ ਬੁੱਧ ਉਹ ਧਾਰਨ ਕਰ ਲਈ ਹਾਂਜੀ ਪਰੰਪਰ ਪਰਮ ਪਰਮੇਸ਼ਰ ਤੂੰ ਆਦਪੁਰਖ ਪਰੰਪਰ ਕਰਤਾ ਜੀ ਪਰੇ ਤੋਂ ਪਰੇ ਦਾ ਗਿਆਨ ਹੈ ਉਹਦੇ ਕੋਲ ਪਰ ਹੈ ਤਿੰਨ ਲੋਕ ਦਾ ਜੀ ਕਿਉਂਕਿ ਜਿਹੜਾ ਆਦਮੀ ਪੁੱਛੂ ਵੀ ਤਿੰਨ ਲੋਕ ਦੀ ਗੱਲ ਕਰੂਗਾ ਤੇ ਚੌਥੇ ਲੋਕ ਦੀ ਗੱਲ ਕਰੂਗਾ ਤਾਂ ਨਿਰਾਕਾਰ ਦੀ ਗੱਲ ਕਰੂਗਾ ਨਿਰਾਕਾਰ ਹੋਆ ਚੌਥਾ ਲੋਕ ਵੀ ਵਿੱਚ ਪਿਆ ਹੋਇਆ ਚੌਥਾ ਲੋਕ ਦਾ ਵਿਆਪੀ ਹੈ ਉਹ ਵਿੱਚ ਉਹ ਵੀ ਕਾਂਸੀ ਨਾਭਾ ਦੇ ਅਰਥ ਹੈਗੇ ਆ ਪਰ ਕਿਸੇ ਦੀ ਸਹਾਇਤਾ ਨਾ ਚਾਹਣ ਵਾਲਾ ਸਿਲਸਲੇ ਤੋਂ ਰਹਿਤ ਪਰੰਪਰਾ ਹੁੰਦਾ ਪਰੇ ਤੋਂ ਪਰੇ ਆਕਾਸ਼ ਕਿੱਥੇ ਤੱਕ ਹੈ ਕਿਸੇ ਨੂੰ ਪਤਾ ਨਹੀਂ ਹੈ ਪਤਾ ਲਾ ਪਤਾ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਪਰੰਪਰ ਇਹਨੂੰ ਕਹਿੰਦੇ ਨੇ ਇਹਨੂੰ ਓੜ ਕੋੜ ਕਪਾਲ ਥੱਕੇ ਕਾਂ ਦੇ ਕੋਲ ਕੀ ਗਰਾਉਂਡ ਹੈ ਗੱਲ ਕਹਿਣ ਦੀ ਇਹਨੇ ਕੀ ਗਰਾਉਂਡ ਕੀ ਦਿੱਤੀ ਉਹ ਅਰਥ ਕਰਕੇ ਆਪ ਸ੍ਰੀ ਅਰਥ ਠੀਕ ਲੱਗਦੇ ਹੋ ਕਹਿੰਦੇ ਅਪਰੰਪਰ ਉਹ ਪ੍ਰਭੂ ਜੋ ਪਰੇ ਤੋਂ ਪਰੇ ਹੈ ਜਿਸ ਦੇ ਇਸ ਤੋਂ ਪਰੇ ਹੋਰ ਕੁਝ ਵੀ ਨਹੀਂ ਇਹ ਵੀ ਗਲਤ ਹੈ ਜਿਹੜੀ ਇਹਨੇ ਕਲਾ ਹੈ ਉਹ ਪਰੰਪਰ ਹੈ ਉਹ ਨਹੀਂ ਹੈ ਉਹ ਜਿਹੜਾ ਹੈ ਉਹ ਤਾਂ ਫਿਰ ਉੱਪਰ ਚਲਾ ਗਿਆ ਸੱਚਖੰਡ ਵਿੱਚ ਆ ਗਿਆ ਉਹਦੇ ਤਾਂ ਪ੍ਰਭੂ ਦੀ ਗੱਲ ਨਹੀਂ ਹੈ ਇੱਥੇ ਅਪਰੰਪਰ ਦੇ ਵਿੱਚ ਅਪਰੰਪਰ ਠੀਕ ਹੈ ਉੱਥੇ ਵੀ ਲੱਗ ਜੂਗਾ ਜਾ ਕੇ ਜੇ ਬਾਹਰ ਜਾਵਾਂਗੇ ਮਾਇਆ ਤੋਂ ਪਰ ਇਹ ਤਾਂ ਇੱਥੇ ਤਾਂ ਗੱਲ ਦੋਏ ਜਗ੍ਹਾ ਹੁੰਦੀ ਹੈ ਨਾ ਸੁਣ ਕਲਾ ਅਪਰੰਪਰ ਧਾਰੀ ਇੱਥੇ ਨਹੀਂ ਆਉਂਦਾ ਪ੍ਰਭੂ ਵਾਲੀ ਗੱਲ ਕੋਈ ਅਜੋ ਸੁਣਨਾ ਸਹਿਜ ਵਿੱਚ ਨਹੀਂ ਆਇਆ ਪ੍ਰਭੂ ਸਹਿਜ ਹੈ ਸਮਝ ਸਬਜ ਕੋ ਸਹਿਜੋ ਪਾਇਆ ਤੀਨ ਭਵਨ ਇੱਕ ਜੋਤੀ ਇਹ ਤਾਂ ਹੋਇਆ ਜ਼ਰੂਰ ਹੋ ਗਿਆ ਨਹੀਂ ਹੋਇਆ ਪ੍ਰਭੂ ਮੁਗਿਆ ਹੋਇਆ ਇੱਥੇ ਤਾਂ ਲਿਖਿਆ ਨਾ ਪਰੰਪਰ ਉਸ ਪ੍ਰਭੂ ਜੋ ਪਰੇ ਤੋਂ ਪਰੇ ਹੈ ਜਦੋਂ ਅਰਥ ਕੀਤੇ ਉਹ ਉਸ ਪ੍ਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਵੀ ਨਹੀਂ ਇੱਥੇ ਉਹਨੂੰ ਪ੍ਰਮਾਤਮਾ ਕਹਿਤਾ ਆਹੀ ਤਾਂ ਗੱਲ ਹੈ ਇਹ ਸੁਣਨ ਦਾ ਅਰਥ ਇਹਨਾਂ ਨੂੰ ਨਹੀਂ ਪਤਾ ਹੈ ਸੁਣ ਹੈ ਮਾਂ ਕੌਣ ਸੁਣ ਹੋਇਆ ਮਨੇ ਸੁਣਨਾ ਹੋਰ ਕੀ ਹੈ ਇਹਨਾਂ ਨੂੰ ਇੰਨਾ ਕਿੱਥੇ ਪਤਾ ਵੀ ਮਾਨ ਅਰਚਿਤ ਚਿੱਤ ਕੀ ਹੁੰਨੇ ਆ ਇਹਨਾਂ ਦਾ ਸੁਣ ਉਹ ਜਿਸ ਤੋਂ ਬਿਨਾ ਹੋਰ ਸੁਣ ਹੀ ਸੁਣ ਹੈ ਉਹ ਪ੍ਰਭੂ ਜਿਸ ਤੋਂ ਬਿਨਾ ਕੁਝ ਵੀ ਨਹੀਂ ਪ੍ਰਭੂ ਆਪ ਹੀ ਆਪ ਹੈ ਮਾਇਆ ਕਿੱਥੇ ਗਈ ਮਾਇਆ ਬ੍ਰਹਮ ਪ੍ਰਵੇਸ਼ਰ ਸੰ ਜਿਹੜਾ ਉਹਨੇ ਆਕਾਸ਼ ਪੀਤਾ ਹੋਇਆ ਅੰਬਰ ਪੀਤਾ ਹੋਇਆ ਉਹ ਕਿੱਥੇ ਗਿਆ ਜਿਹੜਾ ਇਹ ਹਵਾ ਕਿੱਥੋਂ ਪੈਦਾ ਹੋਊ ਬਾਅਦ ਚ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਨਾ ਇਹਨਾਂ ਨੂੰ ਪਤਾ ਲੱਗੇ ਪਰੇ ਦੀ ਹੋਣਾ ਅੰਦਰ ਦੀ ਗੱਲ ਕਰੋ ਵੀ ਪਰੇ ਤਾਂ ਕੋਈ ਜਗ੍ਹਾ ਹੀ ਨਹੀਂ ਹੈ ਪਰੇ ਕੋਈ ਜਗ੍ਹਾ ਹੋਵੇ ਇਹਦਾ ਮਤਲਬ ਹੈ ਪ੍ਰਭੂ ਤੋਂ ਪਰੇ ਕੋਈ ਖਾਲੀ ਜਗ੍ਹਾ ਹੈ ਉੱਥੇ ਕੁਝ ਨਹੀਂ ਹੈ ਅਰਥੇ ਹੋ ਗਿਆ ਮੈਂ ਕਰ ਲਿਆ ਤੁਸੀਂ ਦੱਸੋ ਫਿਰ ਉਹ ਸਪੇਸ ਖਾਲੀ ਜ਼ਰੂਰ ਹੈ ਪ੍ਰਭੂ ਤਾਂ ਹੱਦ ਬਣਨ ਜਾ ਗਿਆ ਇਹਨਾਂ ਦਾ ਫਿਰ ਪ੍ਰਭੂ ਬਾਉਂਡਰੀ ਲੈਸ ਨਹੀਂ ਰਿਹਾ ਇਹਨਾਂ ਦਾ ਠੀਕ ਹੈ ਆਪਣਾ ਅਰਥ ਕੀ ਬਣੂਗਾ ਸੁਨ ਕਲਾ ਪਰੰਪਰ ਧਾਰੀ ਅਪਰੰਪਰ ਨੇ ਧਾਰੀ ਹੈ ਸੁਨ ਕਲਾ ਅਪਰੰਪਰ ਸੁਨ ਕਲਾ ਜਦ ਧਾਲ ਦੀ ਜੀਵ ਆਤਮਾ ਨੇ ਜਿਹੜਾ ਇਹਦਾ ਚਟਪਿਆ ਉਹੀ ਦਰਗਾਹ ਹੋ ਰਿਹਾ ਉੱਥੇ ਜਿਸ ਕਾ ਕੀਆ ਦਰਗਾਹ ਚੱਲੇ ਰਹਿਰਾ ਸਤਾਂ ਤੋਂ ਆਦਪੁਰਖ ਅਪਰੰਪਰ ਕਰਤਾ ਜੀ ਦਾ ਮਤਲਬ ਕਰਤੇ ਦੀ ਗੱਲ ਆ ਰਹੀ ਹੈ ਜਿਹੜੀ ਗੱਲ ਆਉਗੀ ਹੋਰ ਕਿਹਦੀ ਕਰਨੀ ਹੈ ਇਹ ਚਿੱਤ ਦੀ ਗੱਲ ਹੈ ਹੁਣ ਇੱਥੇ ਜੋਤ ਪੂਰਣ ਦੀ ਗੱਲ ਹੈ ਨਹੀਂ ਇੱਕ ਦੀ ਗੱਲ ਹੈ ਇੱਕ ਦੀ ਇੱਕ ਦੀ ਕੋਈ ਆਦਪੁਰਖ ਵੀ ਉਹੀ ਬਣ ਜਾਂਦਾ ਫਿਰ ਇਹ ਆਦਪੁਰਖ ਵੀ ਉਹੀ ਬਣ ਜਾਂਦਾ ਪਰ ਉਹ ਫਿਰ ਵੀ ਜਾਂ ਸੁਣਨਾ ਸਹਿਜ ਨਹੀਂ ਹੈ ਤਾਂ ਹੁਕਮ ਰੂਪ ਨਹੀਂ ਹੈਗਾ ਉਹ ਅੰਦਰ ਹੈ ਆਪਣੀ ਜਿਹੜੀ ਉਹਦੀ ਕਲਾ ਅੰਦਰ ਹੈ ਪ੍ਰਗਟ ਨਹੀਂ ਕੀਤੀ ਕਲਾ ਦਾ ਤਾਂ ਹੱਲ ਨਹੀਂ ਵਿਵੇਕ ਬੁੱਧੀ ਦਾ ਤਾਂ ਕਰ ਲਈ ਜ਼ਰੂਰ ਬੁੱਧ ਤਾਂ ਪੂਰਨ ਹੋ ਗਈ ਹਾਂਜੀ ਆਪ ਨਿਰਾਲਮ ਅਪਰ ਅਪਾਰੀ ਆਲਮ ਹੈਗਾ ਸੰਸਾਰ ਹੈਗਾ ਸੰਸਾਰ 'ਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਫਰ ਹੋ ਗਿਆ ਮਾਇਆ ਵਿੱਚ ਰਾਸੀ ਹੋ ਗਿਆ ਜਿਹੜਾ ਆਪਣਾ ਮਨ ਸੀ ਮਾਇਆ ਦੇ ਵਿੱਚ ਸਮਾਇਆ ਹੋਇਆ ਫਸਿਆ ਹੋਇਆ ਉਹ ਬਾਹਰ ਕੱਢ ਲਿਆ ਸੁਣ ਕਰਕੇ ਬਸ ਕੋਈ ਰਸਤਾ ਨਹੀਂ ਰਿਹਾ ਮਾਇਆ ਨਾਲ ਹੁਣ ਸ਼ਾਇਦ ਤੁਸੀਂ ਗੱਲ ਸਮਝ ਗਏ ਹੋਣਗੇ ਉਹ ਗੱਲ ਕੀ ਹੈ ਉਹ ਤਾਂ ਫਿਰ ਜਦ ਪੂਰਨ ਬ੍ਰਹਮ ਹੋ ਗਿਆ ਹੈ ਉਹ ਅਵਸਥਾ ਆ ਗਈ ਹੁਣ ਪੂਰਨ ਬ੍ਰਹਮ ਹੋ ਗਿਆ ਮਾਇਆ ਦੇ ਤਿਆਗ ਨੂੰ ਸੁਣ ਕਲਾ ਕਹਿੰਦੇ ਨੇ ਹਾਂ ਮਾਇਆ ਚ ਆਪਣਾ ਮਨ ਜਿਹੜਾ ਸੀਗਾ ਪਟ ਲਿਆ ਉਹ ਕਲਾ ਕੀ ਹੈ ਮਾਇਆ ਦਾ ਗਿਆਨ ਟੋਟਲ ਜਦ ਦੇਖ ਲਿਆ ਲਾ ਵੀ ਇਹ ਘਾਟੇ ਦਾ ਸੌਦਾ ਹੈ ਮਾਇਆ ਦੇ ਵਿੱਚ ਰਹਿਣਾ ਮਾਇਆ ਨੂੰ ਛੱਡਤਾ ਉਹ ਮਾਇਆ ਦਾ ਗਿਆਨ ਹੈ ਕਲਾ ਹੈ ਇਹਦੇ ਕੋਲ ਉਹ ਕਲਾ ਮਾਇਆ ਦਾ ਗਿਆਨ ਹੈ ਤਿੰਨ ਲੋਕ ਦਾ ਗਿਆਨ ਹੈ ਕੋਲ ਤਾਂ ਹੀ ਤਿੰਨ ਲੋਕ ਜਾਂਦਾ ਵੜਦਾ ਇਹਨੂੰ ਇਹ ਕਿਹਾ ਹੱਥ ਨਾਲ ਆਈ ਕੁਸੰਬੜੇ ਜਲ ਜਾਸੀ ਢੋਲਾ ਪਤਾ ਜਲ ਜੂਗਾ ਹੱਥ ਮਾਇਆ ਦਾ ਹਾਂਜੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਪਾਇੰਦਾ ਦਾ ਇਹਦੇ ਵੀ ਜੋ ਇੱਛਾ ਸ਼ਕਤੀ ਆ ਸਮਾਈ ਵਾਲੀ ਕਲਾ ਉਹਦੇ ਕਲਾ ਇਹਦੇ ਵਿੱਚ ਹੁਣ ਬੁੱਧੀ ਸਾਰੀ ਤਿੰਨ ਲੋਕ ਦਾ ਗਿਆਨ ਦੀ ਉਹ ਕੁਦਰਤ ਆਪੇ ਹੀ ਆ ਉਹ ਵਿੱਚ ਹੀ ਆ ਕੁਦਰਤ ਤੇ ਕੁਦਰਤ ਵੀ ਆਪ ਹੀ ਆ ਪਰ ਨਹੀਂ ਕੁਦਰਤ ਵੱਖਰੀ ਨਹੀਂ ਆ ਕਦੇ ਕਦੀ ਕਦੀ ਕਦੀ ਹੋਈ ਦੇਖੇ ਦੇਖੋ ਆਪੇ ਕੁਦਰਤ ਕੁਦਰਤ ਆਪ ਪਰ ਕੀਤੀ ਹੋਈ ਜਿਹੜੀ ਇਹ ਕੁਦਰਤ ਹੈ ਉਹਨੂੰ ਦੇਖ ਰਿਹਾ ਆਪ ਕਰ ਨਹੀਂ ਰਿਹਾ ਕੁਝ ਸੁਣੋ ਸੁਣੋ ਪਾਇੰਦਾ ਸੁਣ ਤੋਂ ਹੁਣ ਸੁਣ ਪੈਦਾ ਕਰਨਾ ਇੱਥੇ ਆ ਕੇ ਜਦ ਸ੍ਰਿਸ਼ਟੀ ਰਚਨਾ ਉਹ ਦੱਸਿਆ ਪਹਿਲਾ ਸਟੈਪ ਸ੍ਰਿਸ਼ਟੀ ਰਚਨਾ ਦਾ ਸੁਣ ਤੇ ਸ੍ਰਿਸ਼ਟੀ ਪੈਦਾ ਕਿਵੇਂ ਹੋਈ ਸੁਣ ਤੋਂ ਸੁਣ ਪੈਦਾ ਕੀਤਾ ਹੁਣ ਜਿਹੜਾ ਸੁਣ ਸੀ ਹੋਇਆ ਹੋਇਆ ਉਹਨੇ ਆਪਣਾ ਮਨ ਪੈਦਾ ਕੀਤਾ ਵਾਹ ਉਹਨੇ ਆਪਣੇ ਅੰਦਰ ਇੱਛਾ ਪੈਦਾ ਕੀਤੀ ਹੈ ਆਪਣੀ ਜਿਹੜੀ ਕੁਦਰਤੀ ਬਾਹਰ ਕੱਢੀ ਹੈ ਅਦਰ ਨੇ ਪਰ ਇਹ ਐ ਤਾਂ ਨਹੀਂ ਵੀ ਪਿੱਛੋਂ ਜਦੋਂ ਸੁਣ ਤੋਂ ਸਹਿਜ ਹੋ ਰਿਹਾ ਉਸ ਸਮੇਂ ਦੀ ਗੱਲ ਆ ਰਹੀ ਹੈ ਉਸੇ ਦੀ ਗੱਲ ਹੈ ਉਹੀ ਹੋਈ ਹੈ ਜਿਹੜੀ ਸੁਣਨ ਕਲਾ ਪਰੰਪਰ ਧਾਰੀ ਹੈ ਇਹ ਤਾਂ ਇਹਦਾ ਮਤਲਬ ਸ੍ਰਿਸ਼ਟੀ ਹੈ ਨਹੀਂ ਉਤੋਂ ਗੱਲ ਚੱਲ ਰਹੀ ਹੈ ਜੀ ਹਾਂ ਉਹਦਾ ਸ੍ਰਿਸ਼ਟੀ ਹੈ ਨਹੀਂ ਤੇ ਕੀਤੇ ਵੀ ਜਦੋਂ ਇਹ ਏਕੰਕਾਰ ਹੋਇਆ ਹਾਂ ਏਕੰਕਾਰ ਹੋਇਆ ਬਸ ਉਹਦੇ ਬਾਅਦ ਆਏ ਹੋਇਆ ਪਰ ਇਹ ਗੱਲ ਪਿੱਛੋਂ ਨਹੀਂ ਆ ਰਹੀ ਵੀ ਜਦੋਂ ਕੁਝ ਨਹੀਂ ਸੀ ਇਹਦੇ ਵਿੱਚ ਹੀ ਰਲ ਜਾਣੀ ਆ ਕੇ ਗੱਲ ਮੈਂ ਐ ਕਹਿਣੀ ਚਾਹੁੰਦਾ ਵੀ ਜਦ ਦੂਆ ਰਲਦਾ ਆ ਕੇ ਵਿੱਚ ਜਦੋਂ ਇੱਕ ਤੇ ਉਗਦਾ ਹੋ ਕੇ ਅਗਲੀ ਗੱਲ ਇਹ ਉਗੜਦੀ ਅਗਲੀ ਗੱਲ ਸੁਣੋ ਸੁਣੋ ਪਾਇੰਦਾ ਉਹ ਸੁਣ ਚੋ ਹੀ ਪੈਦਾ ਹੋਇਆ ਸਾਰਾ ਆਲਮ ਹੀ ਸੁਣ ਚੋਂ ਪੈਦਾ ਹੋਇਆ ਸਾਰਾ ਆਲਮ ਹੀ ਸੁਣ ਚੋਂ ਪੈਦਾ ਹੋਇਆ ਇਹਦੇ ਅੰਦਰੋਂ ਵੀ ਉਹ ਆਲਮ ਫੇਰ ਨਿਕਲੇ ਹੁੰਦਾ ਸਾਰਾ ਹੀ ਵੀ ਤਾਂ ਉਹਦਾ ਹਿੱਸਾ ਨਾ ਨਾ ਇਹਦੇ ਸਾਰਾ ਯਾਦ ਆ ਜਾਂਦਾ ਵੀ ਪਹਿਲਾਂ ਮੈਂ ਹੀ ਕਰਦਾ ਦੇ ਕੰਮ ਉਹ ਸੁਪਨਾ ਪਿਛਲਾ ਖਤਮ ਤਾਂ ਹੁੰਦਾ ਅੱਛਾ ਜੀ ਜਿੱਥੋਂ ਛੱਡ ਕੇ ਆਇਆ ਤਾਂ ਨਾ ਖੇੜੇ ਪਹਿਲਾਂ ਨਾਲੇ ਜੇ ਦੁਬਾਰਾ ਜਾ ਕੇ ਉੱਥੇ ਬਹਿੰਦਾ ਉਹ ਕਹਿੰਦਾ ਤਾਂ ਮੈਂ ਕਰਦਾ ਹੀ ਜਾਂ ਕੰਮ ਸਰ ਉਹ ਸਾਰਾ ਯਾਦ ਆ ਗਿਆ ਸਮਰਤੀ ਉਹਨੂੰ ਹੈ ਬਾਲ ਪਿਛਲਾ ਜਿਹੜਾ ਫੇਰ ਜੁੜਦਾ ਉਹ ਜਾ ਕੇ ਲੜੀ ਆ ਜਿਹੜਾ ਸੁਪਨਾ ਇਹ ਭੁੱਲ ਜਾਂਦਾ ਫਿਰ ਦੁਨੀਆ ਜਿੰਨਾ ਕਦਰ ਵੱਖਰਾ ਰਿਹਾ ਸੁਪਨਾ ਹੋ ਗਿਆ ਜਿਹੜਾ ਕੰਮ ਛੱਡ ਗਿਆ ਤਾਂ ਉਸੇ ਕੰਮ ਤੇ ਲੱਗ ਗਿਆ ਜਿਵੇਂ ਮਿਸਤਰੀ ਹੈ ਰਾਤ ਨੂੰ ਇੰਜਣ ਬੰਦਾ ਸੀ ਉਹ ਉਹਨੂੰ ਇੱਕ ਵਜ ਗਿਆ ਉਹ ਸੌ ਗਿਆ ਉੱਥੇ ਹੀ ਸੌ ਗਿਆ ਜਦ ਉੱਠਿਆ ਉਹ ਉੱਥੇ ਪਿਆ ਸੀ ਮਾਲ ਉਹਦਾ ਤਾਂ ਸਮਾਨ ਹੋ ਵੀ ਉੱਥੇ ਚਾਬੀ ਚੁਬੀ ਪੇਚ ਕੇ ਸਾਰੇ ਅਲਦਲ ਤੇ ਜਦੇ ਯਾਦ ਆ ਗਿਆ ਸੁਪਨਾ ਵੀ ਦੇਖਿਆ ਸੌ ਵੀ ਲਿਆ ਜਾ ਉੱਠਿਆ ਫਿਰ ਕੰਮ ਲੱਗ ਗਿਆ ਕੰਮ ਤਾਂ ਸਾਰਾ ਜਾਣਦਾ ਹੀ ਸੀ ਹੁਕਮ ਦੇ ਵਿੱਚ ਸਮਾਨ ਵਾਸਤੇ ਦੁਆਰਾ ਕੰਮ ਟ੍ਰੇਨਿੰਗ ਲੈਣੀ ਨਹੀਂ ਪੈਂਦੀ ਅਸੀਂ ਜਿਹੜਾ ਵੀ ਕੰਮ ਕਿਸੇ ਨੂੰ ਕਰਦੇ ਆ ਪਹਿਲਾਂ ਟ੍ਰੇਨਿੰਗ ਲਊਗਾ ਇੱਕਦਮ ਹੁਕਮ ਨਿਕਲ ਸੁਣਾ ਜਾਊਗਾ ਉਹਦਾ ਫਿਰ ਉਹੀ ਕੰਮ ਲੱਗ ਗਿਆ ਜੋ ਹੁਕਮ ਕਰ ਰਿਹਾ ਉਹ ਬਰੀਕੀ ਦੀ ਗੱਲ ਸਮਝਣ ਵਾਲੀ ਹੈ ਕਿੰਨਾ ਚਿਰ ਲੱਗੂ ਉਹਨੂੰ ਜਿਹੜੇ ਪੁਰਾਣੇ ਕਾਲ ਨੇ ਉਹਨਾਂ ਦੇ ਬਰਾਬਰ ਜਾਣ ਨੂੰ ਇੱਥੇ ਨਹੀਂ ਲੱਗਦਾ ਇਹ ਲਾਗੂ ਨਹੀਂ ਹੁੰਦੀ ਗੱਲ ਇੱਥੇ ਉਹ ਜਿਹੜੇ ਸਵਾਲ ਖੜੇ ਹੋਣੇ ਨੇ ਗਾਂ ਜਾ ਕੇ ਉਹ ਸਮਝੇ ਤੁਸੀਂ ਕੋਈ ਗੱਲ ਅਗਲੇ ਨੇ ਸਵਾਲ ਖੜੇ ਕਰ ਦੇਣਾ ਬੜੇ ਬੜੇ ਸੈਂਟਰਾਂ ਨੇ ਗਾਂ ਜਾ ਕੇ ਸਿੱਧਾ ਹੀ ਜਮਾ ਹੋ ਗਿਆ ਉਹ ਸੁਪਨੇ ਵਾਲੀ ਦਾ ਮਿਸਾਲ ਫਿਰ ਆਪਾਂ ਦਵਾਂਗੇ ਠੀਕ ਹੈ ਸੁਣੋ ਸੁਣੋ ਪਾਏ ਦਾ ਮਤਲਬ ਹੁਣ ਕੀ ਹੈ ਵੀ ਇਹਨੇ ਆਪਣੀ ਇੱਛਾ ਪੈਦਾ ਕੀਤੀ ਹੈ ਕੋਈ ਤਾਂ ਆਪਣਾ ਮਨ ਪੈਦਾ ਕੀਤਾ ਉਹਨਾਂ ਵਾਸਤਾ ਜੋ ਆਪਣੀ ਇੱਛਾ ਸ਼ਕਤੀ ਪੈਦਾ ਕੀਤੀ ਹੈ ਮਨ ਇੱਛਾ ਸ਼ਕਤੀ ਬਣ ਗਈ ਹੁਣ ਫੁਰਨਾ ਬਣ ਗਿਆ ਜੇ ਤਾਂ ਕੀਤਾ ਫੁਰਨਾ ਮਾਇਆ ਵਾਸਤੇ ਸਵਾਰਥ ਵਾਸਤੇ ਫਿਰ ਤਾਂ ਜਾਊਗਾ ਮਾਇਆ 'ਚ ਜੇ ਪਰਪਕਾਰ ਵਾਸਤੇ ਕੀਤਾ ਫਿਰ ਜਾਊਗਾ ਸੱਚਖੰਡ ਇਹ ਸਹਿਰ ਸੁਣ ਕੇ ਘਾਟ ਬੈਠਾ ਹੁਣ ਠੀਕ ਹੈ ਅਵਸਥਾ 'ਚ ਸਹਿਰ ਸੁਣ ਦਾ ਘਾਟ ਹੁੰਦਾ ਇੱਕ ਪਾਸੇ ਸੁਣਨਾ ਮਾਇਆ ਇੱਕ ਪਾਸੇ ਸਹਿਜ ਹੈ ਜੇ ਤਾਂ ਪਰਮਾਰਥ ਦਾ ਫੁਰਨਾ ਉੱਠੂਗਾ ਫਿਰ ਤਾਂ ਜਾਊਗਾ ਸੱਚਖੰਡ 'ਚ ਪੈਦਾ ਹੋ ਕੇ ਜੇ ਸਵਾਰਦਾ ਦਾ ਫੁਰਨਾ ਉੱਠੂਗਾ ਫਿਰ ਤੁਮਾਰੇ 'ਚ ਵੀ ਆ ਸਕਦਾ ਪਰ ਇੱਥੇ ਫੁਰਨਾ ਉੱਠਦਾ ਨਹੀਂ ਹੁੰਦਾ ਇੱਥੇ ਕਲਾ ਆਪੇ ਧਾਰਨ ਕਰਨੀ ਪੈਂਦੀ ਹੈ ਦਸਮ ਪਾਸ਼ਾ ਨੂੰ ਕਲਾ ਧਾਰਨ ਕਰਕੇ ਇੱਥੋਂ ਇੱਥੇ ਆਉਣਾ ਪੈ ਗਿਆ ਸੀ ਹਾਂਜੀ ਪੌਣ ਪਾਣੀ ਸੁਣੇ ਤੇ ਸਾਜੇ ਸ੍ਰਿਸ਼ਟੂ ਪਾਈ ਆਇਆ ਗੜ ਰਾਜੇ ਅਗਨੀ ਪਾਣੀ ਜਿਉ ਜੋ ਤੁਮਾਰੀ ਸੁਣਨੇ ਕਲਾ ਰਹਾਇਂਦਾ ਜਿਨ੍ਹਾਂ ਨੇ ਸਮਾਧੀ ਆਪਣੀ ਤੋੜ ਕੇ ਖੋਲ ਕੇ ਸੁਣ ਤੋਂ ਆਪਣੀ ਇੱਛਾ ਸ਼ਕਤੀ ਇਹਨਾਂ ਦੇ ਵਾਸਤੇ ਜਿਹੜੇ ਖੂਜ ਗਏ ਨੇ ਇਹਨਾਂ ਦੀ ਆਵਾਜ਼ ਸੁਣ ਕੇ ਇਹ ਧਰਤੀ ਦੀ ਪੁਕਾਰ ਸੁਣ ਕੇ ਆਪਣੀ ਸਮਾਧੀ ਸਹਿਜ ਅਵਸਥਾ ਚ ਕਰ ਲਈ ਉਹ ਇਹਨਾਂ ਦੇ ਪਰਪਕਾਰ ਦੇ ਚੀਂਗ ਟਿੰਗਾਲਾ ਸੁਣ ਕੇ ਇਹਨਾਂ ਵਾਸਤੇ ਕੁਝ ਕਰ ਰਹੇ ਨੇ ਜਗਾਉਣ ਵਾਸਤੇ ਭੁੱਖ ਪਿਆਸ ਸਾਰੀ ਕੁਝ ਇਹਨਾਂ ਦੀ ਵਾਸਤੇ ਆ ਕੁਦਰਤ ਪੈਦਾ ਕੀਤੀ ਉਹਨਾਂ ਨੇ ਕੌਣ ਪਾਣੀ ਸਾਜਣੇ ਪਏ ਇਸ ਤਰੀਕੇ ਨਾਲ ਪਾਉਣ ਪਾਣੀ ਸੁਣਨ ਤੇ ਸਾਜੇ ਨੇ ਐਸ ਅਵਸਥਾ ਚੋਂ ਨਿਕਲ ਕੇ ਪੁੱਲ ਨੇ ਜਿਹੜਾ ਜੀਵ ਸਾਹ ਲੈਂਦਾ ਔਰ ਪਾਣੀ ਪੀਂਦਾ ਉਹ ਪਾਉਣ ਪਾਣੀ ਸ੍ਰਿਸ਼ਟੀ ਪੈਦਾ ਹੋਈ ਹੈ ਉਦੋਂ ਦੀ ਗੱਲ ਹੈ ਆ ਹੋਈ ਹੈ ਜੋ ਆਪਾਂ ਜੀਵ ਮਾਇਆ ਵਾਲੇ ਪਾਉਣ ਪਾਣੀ ਨੇ ਇਹ ਵੀ ਸੁਣਨੇ ਤੋਂ ਪੈਦਾ ਹੋਏ ਨੇ ਉਹ ਉਹ ਸੁਣਨਾ ਕੀ ਹੈ ਉਹ ਸੁਣਨਾ ਆਕਾਸ਼ ਹੈ ਆਪਣੇ ਮਨ ਦੇ ਇੱਛਾ ਦੇ ਵਿੱਚੋਂ ਹੀ ਇਹ ਪੌਣ ਪਾਣੀ ਪੈਦਾ ਹੋਏ ਨੇ ਇੱਛਾ ਪੈਦਾ ਹੋਈ ਤੇ ਪੌਣ ਪਾਣੀ ਪੈਦਾ ਹੋ ਗਏ ਹਾਂਜੀ ਸ੍ਰਿਸ਼ਟੀ ਉਪਾਏ ਕਾਇਆ ਜੜ ਰਾਜੇ ਸ੍ਰਿਸ਼ਟੀ ਪੈਦਾ ਕੀਤੀ ਸ੍ਰਿਸ਼ਟੀ ਵੀ ਪੈਦਾ ਕੀਤੀ ਕਾਇਆ ਵੀ ਪੈਦਾ ਕੀਤੀ ਗੱਲ ਰਾਜੇ ਨੇ ਜਿਹੜਾ ਕਾਇਆ ਗੱਲ ਜਾਇ ਉਹਨੇ ਸ੍ਰਿਸ਼ਟੀ ਵੀ ਪੈਦਾ ਕੀਤੀ ਮਾਇਆ ਵਿੱਚ ਵੀ ਰਲਿਆ ਜਿਹੜੀ ਕਾਇਆ ਦੇ ਵਿੱਚ ਵੀ ਰਲਿਆ ਜਿਹੜਾ ਕਾਇਆ ਦੇ ਵਿੱਚ ਗੜ ਹੈ ਜਿਹੜਾ ਉਹਦਾ ਰਾਜਾ ਹੈ ਜਿਹੜਾ ਆਪਣਾ ਮੂਲ ਹੈ ਹਾਂ ਉਹਨੇ ਫਿਰ ਸ੍ਰਿਸ਼ਟੀ ਉਹਦੇ ਨੂੰ ਪੈਦਾ ਹੋਈ ਨੇ ਆਪਣਾ ਸਰੀਰ ਹੀ ਸਾਜੇ ਆਪਣਾ ਸਰੀਰ ਹੀ ਸਾਜੇ ਉਹਨੇ ਠੀਕ ਹੈ ਉਹਦੇ ਚ ਪੌਣ ਪਾਣੀ ਦੀ ਤਾਂ ਵਰਤੋਂ ਹੋਣੀ ਹੋਈ ਹੈ ਸਰੀਰ ਅਗਨੀ ਪਾਣੀ ਜੀਓ ਜੋ ਤੁਮਾਰੀ ਸੁਨਨੇ ਕਲਾ ਰਹਾਇਨ ਜਦ ਉਹਨੇ ਪੌਣ ਪਾਣੀ ਪੈਦਾ ਕਰਤੇ ਸੁਨਨੇ ਤੇ ਸਾਜ ਇਹ ਗੱਲ ਜਿਹੜਾ ਨੂਰ ਸੀਗਾ ਪੈਦਾ ਕੀਤਾ ਉਹਨੇ ਆਪਣਾ ਸਰੀਰ ਸਾਜ ਲਿਆ ਨਿਵਾਸ ਕਰਕੇ ਉਹ ਚ ਪਾਣੀ ਚ ਹਾਂਜੀ ਅਗਨੀ ਪਾਣੀ ਜੀਓ ਜੋਤ ਤੁਮਾਰੀ ਅਗਨ ਪਾਣੀ ਦੇ ਵਿੱਚ ਦੀ ਦੀ ਆਪਣੀ ਜੋਤ ਹੈ ਸੁਣਨੇ ਕਲਾ ਰਹਾਇਨ ਦਾ ਜਿਹੜੀ ਸ਼ਕਤੀ ਹੈ ਮਨ ਦੀ ਸੁਣਨ ਕਲਾ ਨਾਲ ਇੱਥੇ ਜੁੜਿਆ ਹੋਇਆ ਫਿਰ ਵੀ ਅੰਦਰਲਾ ਜਿਹੜਾ ਅੰਦਰ ਅੰਦਰ ਬੈਠਾ ਹੈ ਉਹ ਤਾਂ ਸੁਣ ਕੇ ਬੈਠਾ ਹੈ ਉਹ ਤਾਂ ਲੁਕਿਆ ਉਹ ਤਾਂ ਬੋਲਦਾ ਨਹੀਂ ਹੈ ਉਹ ਤਾਂ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ ਜਾਂ ਬੋਲਦਾ ਵੀ ਜਦ ਕਹਿੰਦਾ ਮੈਂ ਕਾਇਆ ਸਭ ਹੁਕਮ ਹੋ ਜੀ ਉਹ ਤਾਂ ਸੁਣਨਾ ਹੈ ਉਹ ਤਾਂ ਚੁੱਪ ਬੈਠਾ ਹੁਕਮ ਦੇ ਨਾਲੇ ਹੈ ਬਸ ਜਿਹੜਾ ਹੁਕਮ ਦੇ ਨਾਲੇ ਜਾਂਦਾ ਉਹ ਅੱਧਾ ਜੁੜਿਆ ਹੋਇਆ ਤੇ ਅੱਧੇ ਦਾ ਧਿਆਨ ਜੁੜਿਆ ਹੋਇਆ ਤੇ ਅੱਧਾ ਮਾਇਆ ਤੋਂ ਰਹਿਤ ਹੈ ਜਿਹੜਾ ਮਾਇਆ ਤੋਂ ਰਹਿਤ ਹੈ ਉਹ ਹੁਕਮ ਦੇ ਨਾਲ ਚੱਲਦਾ ਹੈ ਉਹਦੀ ਨਬਜ ਜਿਹੜੀ ਹੈ ਨਾ ਉਹਦੇ ਅੰਦਰ ਜਿਹੜਾ ਚੱਲਦਾ ਹੈ ਉਹ ਹਾਰਟ ਜੋ ਵੀ ਕੁਝ ਚੱਲਦਾ ਹੈ ਸਰੀਰ ਉਹਦੇ ਵਿੱਚ ਹੁਕਮ ਚੱਲਦਾ ਸਾਰੇ ਚ ਜਿਵੇਂ ਉਹਦੇ ਸੈੱਲ ਚੱਲਦਾ ਤਾਂ ਉਹ ਚੱਲਦੀ ਹੈ ਘੜੀ ਹਾਂਜੀ ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਨਨੇ ਵਰਤੇ ਜੁਗ ਸਬਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਇਸ ਮਿਲੀਏ ਭਰਮ ਚੁਕਾਇੰਦਾ ਉਹ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼ ਹੁੰਦੇ ਨੇ ਵੀ ਸੁਨਨੇ ਹੁੰਦੇ ਨੇ ਸੁੱਤੇ ਹੀ ਹੁੰਦੇ ਨੇ ਸੁੱਤਿਆਂ ਜੋ ਕਾਰਾ ਜੀਤੇ ਨੇ ਸਾਰੇ ਜਿਹੜੇ ਸੁੱਤੇ ਤੇ ਗੁਰਮੁਖੀ ਉਹ ਪੈਦਾ ਕੀਤੇ ਨੇ ਸਹਿਜ ਜਿਹੜਾ ਹੋਇਆ ਉਹਨੇ ਪੈਦਾ ਕੀਤੇ ਨੇ ਜਿਹੜੇ ਨਹੀਂ ਜਾਗੇ ਜਿਹੜੇ ਨਹੀਂ ਜਾਗੇ ਵੈਸੇ ਆਪਣੇ ਉਹ ਉਹ ਫਿਰ ਬ੍ਰਹਮਾ ਮਿਸ਼ਨ ਦੇ ਰੂਪ ਪੈਦਾ ਹੋਏ ਆਪਾਂ ਪ੍ਰਾਣੀਆਂ ਚ ਇੱਕ ਤਿੰਨਾ ਤਿੰਨੇ ਰੂਪ ਹੈ ਕਿਸੇ ਚ ਇੱਕ ਕਿਸੇ ਚ ਦੂਆ ਕਿਸੇ ਤੀਆ ਤੇ ਰਸਤੇ ਨੇ ਤਿੰਨੇ ਸੁਭਾਅ ਨੇ ਤਿੰਨੇ ਕੋਈ ਤਾਂ ਦਾਨ ਕਰਕੇ ਹੀ ਭਗਤੀ ਨੂੰ ਮੰਨਦਾ ਜਿਹੜੇ ਕਰਨਾ ਚਾਹੁੰਦਾ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਕੋਈ ਪੜ ਕੇ ਗਿਆਨ ਦੇ ਨਾਲੇ ਕਰਨਾ ਚਾਹੁੰਦਾ ਕੋਈ ਤਿਆਗ ਕੇ ਮਾਇਆ ਨੂੰ ਕਰਨਾ ਚਾਹੁੰਦਾ ਬ੍ਰਹਮਾ ਗਿਆਨ ਦੇ ਸਿਰ ਪਰ ਵਿਸ਼ਨੂੰ ਕਰੇ ਸਿਰ ਪਰ ਵਿਸ਼ਨੂੰ ਮਾਇਆ ਇਕੱਠੀ ਕਰਕੇ ਉਹਦਾ ਧਾਨ ਕਰਕੇ ਅੱਛਾ ਮਹੇਸ਼ ਸਮਾਧੀ ਲਾ ਕੇ ਮਾਇਆ ਨੂੰ ਤਿਆਗ ਕੇ ਸਿਰਫ ਨਾ ਲੈਣੀ ਹੈ ਨਾ ਲੈਣੀ ਹੈ ਤਿਆਗਣੀ ਹੋਏ ਉਹ ਤਿਆਗੀ ਹੈ ਉਹ ਭੋਗੀ ਹੈ ਉਹਦਾ ਰਸਤਾ ਵਿਚਾਲੇ ਹੈ ਦੋਨੇ ਬ੍ਰਹਮੇ ਦਾ ਵਿਚਾਲੇ ਹੈ ਬਈ ਵਿਸ਼ਨ ਤੇ ਮਹੇਸ਼ ਦੇ ਹਾਂ ਜੀ ਹਾਂ ਉਹ ਸਾਈਡ ਤੇ ਦੋਏ ਹਾਂਜੀ ਤੁੰਨੇ ਵਰਤੇ ਜੁਗ ਸਬਾਏ ਆ ਸਾਰੇ ਜੁਗ ਜਿਹੜੇ ਨੇ ਤੁੰਨ ਵਿੱਚ ਵਰਤਦੇ ਨੇ ਅਨਾਇਆ ਦੇ ਅੰਦਰੇ ਵਰਤਦੇ ਨੇ ਜੁਗ ਠੀਕ ਹੈ ਸਤ ਜਿਹੜਾ ਉਹ ਮਾਇਆ ਤੋਂ ਬਾਹਰ ਹੈ ਜੀ ਸਤਯੁਗ ਤਾਂ ਮਾਇਆ ਤੋਂ ਬਾਹਰ ਹੈ ਪਰ ਉਹਦੇ ਵਿੱਚ ਤਾਂ ਬ੍ਰਹਮ ਹੇਸ਼ ਇਹ ਹੈ ਹੀ ਨਹੀਂ ਉਹਦੇ ਵਿੱਚ ਤਾਂ ਇੱਕ ਹੈ ਬਸ ਉੱਥੇ ਸਭ ਇੱਕੋ ਹੀ ਹੈ ਹਾਂਜੀ ਇਸ ਪਦ ਵਿਚਾਰੇ ਸੋ ਜਨ ਪੂਰਾ ਇਸ ਮਿਲੀਐ ਪਰਮ ਚੁਕਾਇਂਦਾ ਹੁਣ ਇਹਨੂੰ ਸਮਝ ਲਵੇ ਵੀ ਉਹ ਸੱਚਖੰਡ ਕੀ ਹੈ ਤਾਂ ਇਹ ਕੀ ਹੈ ਤੇ ਹੁਣ ਅੱਡ-ਅੱਡ ਹੋ ਗਏ ਦੋਏ ਇਹਦੇ ਵਿੱਚ ਆਤਮਾ ਜਿਹੜੀ ਹੈ ਉਹ ਕਿਹੜੀਆਂ ਨੇ ਉੱਥੇ ਕਿਹੜੀਆਂ ਨੇ ਜਿਹੜੀਆਂ ਨਹੀਂ ਜਾਗੀਆਂ ਉਹ ਇੱਥੇ ਨੇ ਜਿਹੜੀਆਂ ਉਹ ਜਾਗ ਹੋ ਬਿਨਾਂ ਹੀ ਮਤਲਬ ਹੈ ਸ੍ਰਿਸ਼ਟੀ ਦੇ ਰਚਨ ਤੋਂ ਸਰੀਰ ਦੇ ਰਚਨ ਤੋਂ ਜਿਹੜੀਆਂ ਜਾਗ ਉਹਨਾਂ ਨੂੰ ਮਾਰਾ ਚਾਉਣ ਦੀ ਲੋੜ ਨਹੀਂ ਰਹੀ ਹਾਂਜੀ ਇਸ ਪਦ ਵਿਚਾਰੇ ਸੋ ਜਨ ਪੂਰਾ ਇਸ ਮਿਲੀਏ ਪਰਮ ਚੁਕਾਇੰਦਾ ਇਹ ਪਦ ਪਦਾ ਜਿਹੜਾ ਪਿੱਛੇ ਕਹਿਤਾ ਸੀ ਜਿਹੜਾ ਇਹਨੂੰ ਵਿਚਾਰ ਲਵੇ ਸਮਝ ਲਵੇ ਉਹ ਗਿਆਨ ਪੂਰਾ ਉਹਦਾ ਗਿਆਨ ਠੀਕ ਹੈ ਪੂਰਾ ਹੋ ਗਿਆ ਗਿਆਨ ਉਹਦਾ ਤੇ ਮਿਲੀਏ ਪਰਮ ਚੁਕਾਇੰਦਾ ਆ ਜਿਹੜਾ ਇਹਦੇ ਵਿੱਚ ਜਿਹੜਾ ਪਰਮ ਹੈ ਨਾ ਸਮਝਣ ਦੇ ਵਿੱਚ ਰਿਹਾ ਹੋਇਆ ਤੁਹਾਡਾ ਇਸ ਪਦੇ ਨੂੰ ਉਹਨੂੰ ਮਿਲਣਾ ਉਹ ਸਮਝਾ ਦੂਗਾ ਇਹਦੇ ਅਰਥ ਇਹਦੇ ਅਰਥ ਸਮਝ ਲਿਓ ਉਹ ਵੀ ਪੂਰਾ ਹੋ ਜੂ ਜਿਹੜਾ ਸਮਝ ਲੂਗਾ ਠੀਕ ਹੈ 16 ਜਿਹੜਾ 16 ਪਦਿਆਂ ਦੀ ਰਚਨਾ ਇਹਦਾ ਮਤਲਬ ਹੈ ਜੀ ਹਾਂ ਇੱਕ ਪਦ ਦੋ ਪਦੇ ਤੇ ਪਦੇ ਚੌਪਦੇ ਇਸ ਤਰ੍ਹਾਂ 16 ਪਦੇ ਇਸ ਤਰ੍ਹਾਂ ਹੀ ਚੱਲਦੀ ਹੈ ਗੁਰਬਾਣੀ ਇੱਥੇ ਤੱਕ ਜਿਹੜੇ ਪਦੇ ਤੋਂ ਆਗੇ 16 ਦੇ ਇਹ ਚੌਥਾ ਪਦਾ ਹੋਊਗਾ ਆਪਾਂ ਬੰਦ ਕਹਿੰਦੇ ਪਰ ਅਸਲੀ ਗੁਰਬਾਣੀ ਨੂੰ ਪਦ ਕਹਿੰਦੀ ਹੈ ਜੀ ਨਹੀਂ ਸਾਰੇ ਕਵਿਤਾ ਵਾਲੇ ਪਾਸੇ ਕਹਿੰਦੇ ਨੇ ਹਿੰਦੀ ਵਾਲੇ ਸਾਰੇ ਪਾਸੇ ਕਹਿੰਦੇ ਨੇ ਤੇ ਤਿੰਨ ਬੰਦ ਤੱਕ ਜਿਹੜਾ ਇਹ ਗੱਲ ਹੈ ਇਹ ਹੀ ਤਿੰਨ ਲੋਕ ਦਾ ਗਿਆਨ ਹੈ ਕਹਿੰਦੇ ਉਹ ਆਦਮੀ ਨੂੰ ਪੂਰਾ ਗਿਆਨ ਹੋ ਗਿਆ ਤਿੰਨ ਲੋਕ ਦਾ ਜਿਹਨੇ ਆ ਪਦੇ ਤਿੰਨੇ ਵਿਚਾਰ ਲਏ ਇਸ ਮਿਲੀਆਂ ਭਰਮ ਚੁਕਾਏ ਦਾ ਜਿਹਨੂੰ ਕੋਈ ਮਿਲੇਗਾ ਉਹਦਾ ਵੀ ਭਰਮ ਦੂਰ ਹੋ ਜਾਏਗਾ ਜੀ ਜੇ ਕਿਸੇ ਨੂੰ ਸਮਝ ਨਹੀਂ ਆਇਆ ਇਹ ਪਦੇ ਉਹ ਉਹਦੇ ਸਮਝ ਲਵੇ ਜਾ ਕੇ ਉਹਦਾ ਵੀ ਤਾਂ ਦੂਰ ਹੋ ਜੂਗੀ ਇਹਦਾ ਹੱਥ ਤੇ ਹੱਥਾਂ ਬਾਰੇ ਸੁਣੀ ਨਾ ਸਮਝ ਆ ਜਾਏਗਾ ਉਹਨੂੰ ਭਰਮ ਦੇ ਜੀ ਹੋਈ ਹਾਂਜੀ ਸੁਨੋ ਸਪਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰੀ ਮਨੁਆ ਗੁਰਮੁਖੀ ਨਾਵੈ ਫਿਰ ਬਹੁੜ ਜੋਨੀ ਨਾ ਪਾਇੰਦਾ ਹੁਣ ਥੱਲੇ ਵਾਲੀ ਗੱਲ ਆ ਗਈ ਸਪਤ ਸਰੋਵਰਾਂ ਦੀ ਗੱਲ ਆ ਗਈ ਇਹ ਤਾਂ ਕਹਿੰਦੇ ਸਮਝ ਆਈ ਜਾਣੀ ਹੈ ਉੱਪਰ ਉੱਪਰ ਗੱਲ ਕਾਦੀ ਸੀ ਉਹ ਨਹੀਂ ਸੀ ਸਮਝ ਆਉਣੀ ਸਪਤ ਰਿਸ਼ੀ ਜਿਹੜੇ ਨੇ ਸਪਤ ਸਰੋਵਰ ਇਹਨਾਂ ਦੇ ਥਾਪੇ ਨੇ ਉਹ ਸਪਤ ਰਿਸ਼ੀ ਨੇ ਇਹਨਾਂ ਦੇ ਉਹਨਾਂ ਦੇ ਕੋਲ ਜਿਹੜਾ ਗਿਆਨ ਸੀ ਇਹ ਸਰੋਵਰ ਤੇ ਇਹਨਾਂ ਦੇ ਸਭ ਤੋਂ ਸੁਣੋ ਸਪਤ ਸਰੋਵਰ ਥਾਪੇ ਉਹ ਤੋਂ ਥੱਲੇ ਆ ਗਏ ਹੁਣ ਜੇ ਰਿਸ਼ੀ ਬੁਨੀ ਬ੍ਰਹਮ ਗਿਆਨ ਤੋਂ ਥੱਲੇ ਆ ਗਏ ਜੇ ਅਸੀਂ ਇਹ ਅਰਥ ਕਰਾਂਗੇ ਆਪੇ ਥੱਲੇ ਆ ਜਾਣਗੇ ਸਿਮਰਤ ਸ਼ਾਸਤਰ ਹਾਂਜੀ ਜਿਨ ਸਾਜੇ ਵਿਚਾਰੇ ਆਪੇ ਜਿਹਨੇ ਸਾਜੇ ਨੇ ਉਹ ਉਹ ਨੇ ਵਿਚਾਰੇ ਨੇ ਵੀ ਥੱਲੇ ਨੇ ਉੱਤੇ ਹਾਂਜੀ ਤਿਤ ਸਤ ਸਰੀ ਮਨੁਆ ਗੁਰਮੁਖੀ ਨਾਵੇਂ ਫਿਰ ਬਹੁੜ ਜੋਨੀ ਨਾ ਪਾਇੰਦਾ ਇਹ ਜਿਹੜੇ ਸੱਤੇ ਸਿਰ ਨੇ ਸੱਤੇ ਇਹਨਾਂ ਨੇ ਸਰੋਵਰ ਬਣਾਏ ਨੇ ਇਹ ਸੱਤਾਂ ਜਦੋਂ ਸਰੋਵਰਾਂ ਦੇ ਨਾਲ ਵੇ ਗਿਆਨ ਲੈ ਲਵੇ ਸੱਤਾਂ ਸਰੋਵਰਾਂ ਦਾ ਸੱਤਾਂ ਸਰੋਵਰਾਂ ਦਾ ਗਿਆਨ ਲੈ ਕੇ ਜੇ ਉਹ ਗੁਰਮੁਖ ਬਣ ਜਵੇ ਨਾ ਫਿਰ ਦੁਬਾਰਾ ਜੂਨ ਨਹੀਂ ਆਉਂਦਾ ਜੇ ਪੰਡਤ ਬਣ ਜਵੇ ਫਿਰ ਗਿਆ ਵਿਦਵਾਨ ਬਣ ਜਵੇ ਫਿਰ ਗਿਆ ਇਹ ਸੱਤ ਸਰ ਕੀ ਹੈ ਕੋਈ ਸੱਤ ਗ੍ਰੰਥ ਹੈ ਇਹ ਗ੍ਰੰਥ ਨਹੀਂ ਜਿਹੜੇ ਸੱਤਾ ਰਿਸ਼ੀਆਂ ਦੇ ਜਿਹੜੇ ਸਬਦ ਰਿਸ਼ੀ ਨੇ ਉਹ ਜਿਹੜੇ ਉਹਨਾਂ ਦੇ ਲਿਖਤਾਂ ਨੇ ਉਹਨਾਂ ਨੂੰ ਨਾ ਕੇ ਉਹਨਾਂ ਦਾ ਰੰਗ ਕਬੂਲ ਨਾ ਕਰੇ ਉਹ ਸੱਚ ਲੱਭ ਲਵੇ ਉਹਨਾਂ ਚ ਜੇ ਉਹਨਾਂ ਨੂੰ ਅਰਥ ਹੋਰ ਨੇ ਜੇ ਨਹੀਂ ਤਾਂ ਹੋਰੇ ਰੰਗ ਚੜ ਜੂਗਾ ਉਹਨਾਂ 'ਚ ਕੰਟਰੋਵਰਸੀ ਹੈ ਆਪਸ ਵਿੱਚ ਇੱਕ ਦੂਜੇ ਨੂੰ ਕਟਿਆ ਹੋਇਆ ਇੱਕ ਦੂਏ ਦੀਆਂ ਗਲਤੀਆਂ ਦੂਏ ਨੇ ਕੱਟੀਆਂ ਹੋਈਆਂ ਨੇ ਉਹ ਜਿਹੜੀਆਂ ਕੱਟੀਆਂ ਨੇ ਦਲੀਲਾਂ ਤੁਸੀਂ ਸੱਤਾ ਨੂੰ ਜਾਂ ਪੜੋਗੇ ਤਾਂ ਤੁਹਾਨੂੰ ਆਪੇ ਗਿਆਨ ਹੋ ਜਾਊਗਾ ਮਨੁਆ ਲਿਖਿਆ ਜਿਨ ਸਤਸਰ ਮਨੁਆ ਗੁਰਮੁਖੀ ਨਾਵ ਹੈ ਜਿਹੜੀ ਆ ਲਿਖਤਾ ਨਾ ਸਾਡੇ ਕੋਲ ਗੁਰਮਤੀ ਹੈ ਮੰਦੇ ਲੈਵਲ ਦੀ ਨਹੀਂ ਹੈ ਗੁਰਮੁਖੀ ਹੈ ਇਹ ਤਾਂ ਮੰਦੇ ਲੈਵਲ ਦੀ ਹੋਈ ਫਿਰ ਕਹਿੰਦੇ ਬਹੁਤ ਨਾ ਜੋਨੀ ਪਾਇੰਦਾ ਉਹਦੇ ਚ ਜੋ ਮੰਦੇ ਲੈਵਲ ਦੀ ਗੱਲ ਆ ਦੂਏ ਨੇ ਕੱਟਤੀ ਦੂਏ ਦੀ ਦੂਏ ਨੇ ਕੱਟਤੀ ਜਿਹੜੀ ਇੱਕ ਮਾਇਲ ਛੱਡ ਦਿੰਦਾ ਉਹਨੂੰ ਦੂਆ ਕੱਢ ਦਿੰਦਾ ਪਰ ਉਹ ਆਪਣੀ ਨਵੀਂ ਛੱਡ ਜਾਂਦਾ ਨਵੀਂ ਉਹਦੇ ਚੜੇ ਨਾ ਰੰਗ ਨਵੀਂ ਦਾ ਪਹਿਲਾਂ ਜਿਹੜੀ ਸਾਡੇ ਕੋਲ ਸੱਚ ਗੱਲ ਹੈ ਸੱਚ ਤੇ ਦੂੜਾ ਰੰਗ ਨਹੀਂ ਜਾਂਦਾ ਹੁੰਦਾ ਸਰੀਰ ਦੀ ਗੱਲ ਤਾਂ ਨਹੀਂ ਚੱਲ ਰਹੀ ਸੁਣੋ ਸਭ ਸਰੋਵਰ ਖਾਤੇ ਸਰੀਰ ਦਾ ਇਹਨਾਂ ਕੀ ਮਤਲਬ ਗੱਲ ਬੁੱਧ ਦੀ ਚੱਲਣੀ ਹੈ ਜਦ ਗਾਂ ਫਲ ਕੀ ਮਿਲਦਾ ਜੋ ਆਤਮਾ ਨਾਲ ਜਾਊਗੀ ਸਰੀਰ ਨਾਲ ਜਾਊਗੀ ਗਿਆਨ ਅੰਦਰ ਦੀ ਗੱਲ ਨਹੀਂ ਹੈ ਸੱਚ ਨਹੀਂ ਹੈ ਉਹ ਉਹ ਗੱਲ ਹੋਰ ਹੈ ਉਹ ਸੱਤ ਦੁਆਰ ਅੱਖਾਂ ਦਾ ਇੱਕੋ ਇਮੇਜ ਆਉਂਦਾ ਤੇ ਤਿੰਨ ਨੇ ਇੱਥੇ ਤਿੰਨ ਬੰਨੇ ਹੋਏ ਨੇ ਵੈਸੇ ਤ੍ਰਿਕੁਟੀ ਹੈ ਸੱਤ ਜਿਹੜੇ ਦੁਆਰ ਨੇ ਦੁਆਰ ਹੱਥਾਂ 'ਚ ਕੋਈ ਸਮਾਂ ਲਾਉਂਦੀ ਹੈ ਦੁਆ ਅੱਖਾਂ ਜੋ ਇੱਕੋ ਇਮੇਜ ਬਣਦਾ ਦੁਆ ਕੰਨਾਂ ਜੋ ਇੱਕੋ ਗੱਲ ਸੁਣਾਈ ਦਿੰਦੀ ਹੈ ਕਿੰਨੇ ਰਹਿ ਜਾਂਦੇ ਨੇ ਕਹਾਂ ਜਾ ਕੇ ਜਿਹੜਾ ਮੂੰਹ ਥੱਲੇ ਨੂੰ ਜਾਂਦਾ ਹਲਕ ਉਹਦਾ ਦਿਮਾਗ ਨਾਲ ਸੰਬੰਧ ਕੋਈ ਨਹੀਂ ਉਹ ਥੱਲੇ ਗਲੈਂਡ ਸੇ ਜਾਂਦਾ ਹੈ ਉਹ ਜਿਹੜਾ ਉਹਨੂੰ ਮੈਸੇਜ ਆਂਦਾ ਖੱਟੇ ਦਾ ਮਿੱਠੇ ਦਾ ਠੀਕ ਹੈ ਇਹ ਤਰਵੈਲੀ ਹੈ ਇੱਥੇ ਤੇ ਨਦੀ ਤਹਿ ਤ੍ਰਿਕੁਟੀ ਮਾਰੇ ਇਹ ਚੀਜ਼ ਹੋਰ ਹੈ ਉਹ ਚੀਜ਼ ਹੋਰ ਹੈ ਉਹਦਾ ਕੀ ਸੰਬੰਧ ਹੈ ਫਿਰ ਆ ਥੋੜੀ ਜੀ ਗੱਲ ਕੰਟਰੋਵਰਸ਼ਲ ਹੈ ਤਿਤ ਸਤ ਸਰ ਮਨੁਆ ਰਿਸ਼ੀ ਮੂਨੀ ਨੇ ਕਵੀ ਉਹਨੇ ਉਹ ਬ੍ਰਹਮਾ ਦੇ ਉਪਵਦਾਰ ਨੇ ਉੱਥੇ ਮਨ ਹੈ ਵਿੱਚ ਉੱਥੇ ਬਨਮਤ ਹੈਗੀ ਹੈ ਸੱਤਾ ਦੇ ਵਿੱਚ ਗੁਰਮਤ ਵੀ ਹੈਗੀ ਇਹ ਵੀ ਗੱਲ ਹੈ ਹਾਂ ਜਿਹੜੀ ਮਨਮਤ ਇੱਕ ਦੀ ਉਹ ਦੂਏ ਦੇ ਕੱਟਦੀ ਦੂਏ ਦੀ ਮਨਮਤ ਦੂਏ ਦੇ ਕੱਟਦੀ ਉਹ ਸੱਤਾ ਨੂੰ ਪੜੇ ਤੇ ਉਹ ਉਹਨਾਂ ਦੀ ਗਲਤੀ ਹੋਵੇ ਨੂੰ ਪਤਾ ਲੱਗ ਗਿਆ ਹਾਂਜੀ ਚੁੰਨੋ ਚੰਦ ਸੂਰਜ ਗੈਣ ਆਰੇ ਇਸ ਕੀ ਜੋਤ ਤ੍ਰਿਪਵਨ ਸਾਰੇ ਸੁੰਨੇ ਅਲਖ ਅਪਾਰ ਨਿਰਾਲਮ ਸੁੰਨੇ ਤਾੜੀ ਲਾਇੰਦਾ ਉਹ ਗੈਣ ਆਪੇ ਹਿਰਦਾ ਆ ਗਿਆ ਜਦ ਮਨ ਸੁੰਨਾ ਤਾਂ ਜਾਂਦਾ ਜ਼ਰੂਰ ਕੋਈ ਹਿਰਦੇ ਚ ਨੇ ਗਗਨ ਤੋਂ ਉੱਪਰ ਗਗਨ ਤੋਂ ਥੱਲੇ ਗੈਣ ਆਰੇ ਆ ਆਪਣੇ ਹਿਰਦੇ ਦੇ ਆਕਾਸ਼ ਚ ਹੈ ਜੀ ਦਾ ਆਕਾਸ਼ ਹੀ ਗਹਿਨਾਰੇ ਹਰਦੇ ਕਾਸ਼ ਨੂੰ ਗਹਿਨਾਰੇ ਕਹਿੰਦੇ ਨੇ ਜਾਦੇ ਗੋਲਾ ਗਿਆਨ ਦਾ ਚੱਲਣਾ ਫਿਰ ਉਹ ਗਗਨ ਬਣ ਜਾਂਦਾ ਹਾਂਜੀ ਇਸ ਕੀ ਜੋਤੀ ਤ੍ਰਿਪਵਨ ਸਾਰੇ ਕਿਹਦਾ ਜਿਹੜਾ ਗਿਆਨ ਹੈ ਇਸ ਕੋਲ ਜਿਹੜਾ ਚੰਦ ਸੂਰ ਦਾ ਗਿਆਨ ਹੈ ਜੋਤ ਹੈ ਉਹ ਸਿਰਫ ਤਿੰਨ ਭਵਨਾਂ ਚ ਸਾਰਿਆਂ ਚ ਚੌਥੇ ਭਵਨ ਚ ਨਹੀਂ ਹੋ ਗਿਆ ਜੋਤ ਪਹੁੰਚੀ ਉੱਥੇ ਚੱਲਿਆ ਨਹੀਂ ਅਜੇ ਉੱਥੇ ਦਾ ਪਰ ਬਣਿਆ ਹੋਇਆ ਉੱਥੇ ਗੋਲਾ ਗਿਆਨ ਦਾ ਜੋ ਫਟਿਆ ਨਹੀਂ ਹੈਗਾ ਤਾਰੂ ਪਰ ਕਾਜਲ ਨਾ ਹੈ ਪ੍ਰਭੂ ਜੀ ਦਾ ਗਿਆਨ ਹਾਂਜੀ ਸੁਣਨੇ ਅਲਖ ਅਪਾਰ ਨਿਰਾਲਮ ਸੁਣਨੇ ਤਾੜੀ ਲਾਇੰਦਾ ਸੁਣਨ ਦੇ ਵਿੱਚ ਅਲਖ ਹੈ ਅਪਾਰ ਹੈ ਨਿਰਾਲਮ ਵੀ ਹੈ ਇਹ ਗੁਣ ਸੁਣਨ ਦੇ ਵਿੱਚ ਹੀ ਇਹਦੇ ਕੋਲ ਪੂਰਨ ਬ੍ਰਹਮ ਦੇ ਗੁਣ ਨਹੀਂ ਅਰ ਉਸ ਅਵਸਥਾ ਵਿੱਚ ਇਹਦੀ ਤਾੜੀ ਲਾਈ ਹੋਈ ਹੈ ਦੇਖਦਾ ਸਭ ਕੁਝ ਹੈ ਬੋਲਦਾ ਕੁਝ ਨਹੀਂ ਇਹਦਾ ਮਾਇਆ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਜੋ ਧਰਮ ਦੇ ਖਿਲਾਫ ਮਾਇਆ ਜੋ ਰਿਹਾ ਉਹ ਵੀ ਦੇਖ ਰਿਹਾ ਜੋ ਹੁਕਮ ਹੋ ਰਿਹਾ ਉਹ ਵੀ ਦੇਖ ਰਿਹਾ ਦੇਖ ਰਿਹਾ ਬੈਠਾ ਉੱਥੇ ਵਾਜੇ ਕਰ ਰਿਹਾ ਸਭ ਕੁਝ ਸੱਚ ਥੱਲੇ ਜਾਂਦਾ ਹੈ ਸੱਚ ਉੱਤੇ ਜਾਂਦਾ ਤੇ ਸੁਣਨੇ ਫਿਰ ਪੂਰਨ ਬ੍ਰਹਮ ਦੀ ਅਵਸਥਾ ਹੈ ਸੁਣਨੇ ਅਲਖ ਅਪਾਰ ਨਿਰਾਲਮ ਅਲਖ ਅਪਾਰ ਪੂਰਨ ਬ੍ਰਹਮ ਹੀ ਹੈ ਹੁਣ ਇਹ ਸ਼ਬਦ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੁਣਨੇ ਤਾੜੀ ਲਾਇਦਾ ਹੈ ਸ਼ਬਦ ਵਿੱਚ ਲੀਨ ਹੋਣ ਨੂੰ ਤਾੜੀ ਲਾਈ ਹੋਈ ਹੈ ਹਾਂਜੀ ਸੁਨੋ ਧਰਤ ਆਕਾਸ਼ ਉਪਾਏ बिन थम्हा राखे सच कल पाए त्रिभुवन साज में खुली माया आप ਉਪਾਏ ਕਪਾਇੰਦਾ ਸੁਨੋ ਧਰਤਾ ਆਕਾਸ਼ ਉਪਾਏ ਸੁਣ ਅਵਸਥਾ ਦੇ ਵਿੱਚ ਧਰਤਾ ਆਕਾਸ਼ ਪੈਦਾ ਹੋਏ ਨੇ ਮਨ ਦੀ ਇੱਛਾ ਵੀ ਉੱਥੇ ਪੈਦਾ ਹੁੰਦੀ ਹੈ ਹਿਰਦਾ ਵੀ ਉੱਥੇ ਪੈਦਾ ਹੁੰਦਾ ਹਾਂਜੀ ਧਰਤੀ ਹਿਰਦਾ ਤੇ ਆਕਾਸ਼ ਹਿਰਦਾ ਧਰਤੀ ਵੀ ਆਕਾਸ਼ ਵੀ ਹੈ ਹਾਂਜੀ ਬਿਨ ਥੰਮਾ ਰੱਖੇ ਸੱਚ ਕਲ ਪਾਏ ਤੇ ਥੰਮਾ ਰੱਖੇ ਥੰਮਾ ਤੇ ਬਿਨਾਂ ਹੀ ਰੱਖੇ ਨੇ ਸੱਚ ਕਲ ਪਾਏ ਸੱਚੀ ਸ਼ਕਤੀ ਹੈ ਉਹਦੇ ਵਿੱਚ ਹੁਕਮ ਹੈ ਇਹ ਨਿਰਾਕਾਰੀ ਧਰਤੀ ਤੇ ਆਕਾਸ਼ ਹੈ ਤਾਂ ਹੀ ਬਿਨ ਥੰਮਾ ਤੋਂ ਖੜੇ ਹਾਂ ਹਾਂ ਨਿਰਾਕਾਰੀ ਦੀ ਗੱਲ ਹੈ ਸਾਰੀ ਗੱਲ ਇਹ ਨਿਰਾਕਾਰੀ ਹੈ ਇਹ ਰਚਨਾ ਕਿਵੇਂ ਖੜੀ ਹੈ ਰਚਨਾ ਦੇ ਵਿੱਚ ਕੀ ਹੈ ਠੀਕ ਹੈ ਬਿਨ ਥੰਮਾ ਰੱਖੇ ਸੱਚ ਕੱਲ ਪਾਏ ਵੀ ਇਹਦੇ ਵਿੱਚ ਸ਼ਕਤੀ ਪਾਈ ਹੋਈ ਹੈ ਜੀ ਸੱਚ ਨੇ ਹਾਂ ਤ੍ਰਿਭਵਨ ਸਾਜ ਮੇਖੁਲੀ ਮਾਇਆ ਆਪੇ ਆਪ ਪਾਇੰਦਾ ਮੇਖਲੀ ਮਾਇਆ ਮਾਇਆ ਦੀ ਇਹਨੂੰ ਲੱਗੀ ਹੋਈ ਹੈ ਜੋੜ ਮੇਖਲੀ ਇਹਦੇ ਵਿੱਚ ਤਨਾ ਭਵਨ ਚ ਫਿਰਨ ਵਾਸਤੇ ਆ ਜਿਹੜਾ ਮਾਇਆ ਹੈ ਇਹ ਮੇਖਲੀ ਇਹਦੇ ਵਿੱਚ ਇਹਦੇ ਨਾਲ ਜੁੜਦਾ ਇਹਦੇ ਵਿੱਚ ਗੱਡ ਹੁੰਦੀ ਹੈ ਮੇਖ ਤੇ ਤਿੰਨ ਭਵਨ ਹੁਣ ਕਿਹੜੇ ਕਿਹੜੇ ਆ ਇੱਕ ਤਾਂ ਗਰਭ ਹੋ ਗਿਆ ਮਾਤ ਲੋਕ ਆ ਇੱਕ ਮਿਰਤ ਲੋਕ ਹੈ ਇੱਕ ਮਾਤ ਲੋਕ ਗਰਭ ਹੋ ਗਿਆ ਮਿਰਤ ਲੋਕ ਹੁਣ ਹੋ ਗਿਆ ਦੇਵ ਲੋਕ ਇੱਕ ਦੇਵ ਲੋਕ ਹੈ ਜੀ ਉਹ ਹੋਈ ਮੇਰੇ ਖਿਆਲ ਲੱਗੀ ਪਰ ਦੇਵ ਲੋਕ ਚ ਇਹਦੇ ਕੋਲ ਸਰੀਰ ਹੈਗਾ ਇਹ ਕੀ ਕਰਨਾ ਮਾਇਆ ਦਾ ਮੋਹ ਹੈਗਾ ਦੇਖ ਲਈ ਹੈ ਮੋਹ ਹੈ ਮਾਇਆ ਦਾ ਅੱਛਾ ਜੀ ਤੇ ਚੌਥੇ ਚ ਫਿਰ ਮਾਇਆ ਦਾ ਮੋਹ ਮੁੱਕ ਜਾਂਦਾ ਹੈ ਜੀ ਚੌਥੇ ਚ ਨਹੀਂ ਵੇਖ ਲਈ ਹੁੰਦੀ ਚੌਥੇ ਮਾਇਆ ਨਹੀਂ ਹੁੰਦੀ ਨਾ ਵੇਖ ਲਈ ਹੁੰਦੀ ਹੈ ਮਾਇਆ ਬ੍ਰਹਮ ਬਸੇ ਇੱਕ ਥਾਈ ਉਹ ਕੀ ਹੈ ਪੂਰਨ ਬ੍ਰਹਮ ਦੇ ਵਿੱਚ ਵੇਖ ਲਈ ਨਹੀਂ ਹੁੰਦੀ ਪਰਮੰਦੀ ਦੀ ਅਵਸਥਾ 'ਚ ਵੀ ਨਹੀਂ ਹੁੰਦੀ ਮੇਖ ਨਾ ਨਾ ਨਾ ਨਾ ਉਦੋਂ ਤਾਂ ਕੀ ਹੋਣੀ ਆ ਤੀਜੇ ਨੰਬਰ ਤੇ ਨਹੀਂ ਹੁੰਦੀ ਆ ਕੇ ਤੀਜੇ ਨੰਬਰ ਦੀ ਚੋਟੀ ਆ ਉਹ ਫਿਰੇ ਜਾ ਕੇ ਵੇਖ ਨਿਕੜੀ ਤੇ ਕਹਾਂ ਜਾਂਦਾ ਵੇਖ ਨਿਕੜੀ ਤੇ ਉਹ ਅਸਲ ਤੀਜੇ ਨੰਬਰ 'ਚ ਨਹੀਂ ਜਾਂਦਾ ਉਹ ਤੇ ਨਾ ਜਾਣੋ ਮਾਨਸ ਦੇ ਤਾਂ ਹੀ ਕਿਹਾ ਉਹਨੂੰ ਮਾਇਆ 'ਚ ਨਹੀਂ ਹੈਗਾ ਮਾਇਆ ਤੋਂ ਪਰੇ ਹੈ ਜਦੋਂ ਤੱਕ ਮਾਇਆ ਦੀ ਪਕੜ 'ਚ ਹੈ ਜਦੋਂ ਤੱਕ ਮੇਖਲੀ ਲੱਗੀ ਹੋਈ ਹੈ ਜਦੋਂ ਤੱਕ ਮਾਇਆ ਦਾ ਮੋਹ ਹੈ ਐਂ ਕਹੋ ਸਰੀਰ ਨੂੰ ਛੱਡੋ ਮਾਇਆ ਦਾ ਮੋਹ ਵੇਖ ਲਈ ਹੈ ਮਾਇਆ ਸਰੀਰ ਵੇਖ ਲਈ ਨਹੀਂ ਹੈ ਠੀਕ ਹੈ ਆਪ ਉਪਾਏ ਖਪਾਏ ਦਾ ਆਪੇ ਮਨ ਪੈਦਾ ਹੁੰਦਾ ਆਪੇ ਮਨ ਨੂੰ ਆਪਣੇ ਨੂੰ ਖਤਮ ਕਰਦਾ ਆਪਣੀ ਅੱਛਾ ਮਾ ਆਪੇ ਪੈਦਾ ਕਰਦਾ ਆਪਣੀ ਅੱਛਾ ਮਾ ਆਪੇ ਖਤਮ ਕਰਦਾ ਪਾਉਣਾ ਮਤਲਬ ਖਤਮ ਕਰਨਾ ਹਾਂ ਖਪਾਉਣਾ ਖਤਮ ਕਰਨਾ ਮਾ ਨੂੰ ਅੱਛਾ ਮਾ ਖਤਮ ਹੋ ਹੈ ਫਿਰ ਪਾਵਰ ਸੂਰਤ ਹੋ ਜਾਂਦਾ ਇੱਕ ਹੋ ਜਾਂਦਾ ਫਿਰ ਵੇਖ ਲਈ ਖਤਮ ਠੀਕ ਹੈ ਇਹ ਨਹੀਂ ਕਿ ਵੇਖ ਲਈ ਆਪੇ ਪੈਦਾ ਕੀਤੀ ਆਪਣੇ ਅੰਦਰ ਮੋਹ ਮਾਇਆ ਦਾ ਬੇਖਲੀ ਆਪੇ ਇਹ ਖਤਮ ਕਰਨੀ ਅੰਦਰ ਖਾ ਜਾਣੀ ਹੈ ਉਹ ਹਾਂਜੀ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨਨੀ ਸਮਾਣੀ ਪੁਜ ਚਲਤ ਕੀਆ ਸਿਰ ਕਰਤਾ ਬਿਸਮਾਦ ਸ਼ਬਦ ਦਿਖਾਇੰਦਾ ਸੁਨੋ ਖਾਣੀ ਸੁਨੋ ਬਾਣੀ ਅਚਾਰੇ ਖਾਣੀ ਸਭ ਤੋਂ ਪਹਿਲਾਂ ਹੋਈ ਨੇ ਚੁੱਪ ਚੁੱਪ ਪਹਿਲਾਂ ਹੋਈਆਂ ਹੋਈਆਂ ਨੇ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨੋ ਸਮਾਣੀ ਸੁਣ ਵਿੱਚ ਪੈਦਾ ਹੋਈ ਹੈ ਚੀਜ਼ ਜਿਹੜੀ ਸੁਣ ਕੇ ਸਮਝ ਨਹੀਂ ਹੈ ਸਭ ਫਿਰ ਸੁਣ ਸਮਾਦ ਹੋ ਜਾਣਾ ਉਹਨੇ ਜੋ ਸਭ ਕੁਝ ਪੈਦਾ ਹੋਇਆ ਸਭ ਸੁਣ ਜੋ ਪੈਦਾ ਹੋਇਆ ਜਾਲੇ ਜਾਣਾ ਸੁਣਨੇ ਹੋ ਜਾਣਾ ਫਿਰ ਬਾਅਦ ਚ ਸੁਣਨੇ ਸਮਾਣੀ ਹੈ ਉਤਪਰ ਚਲਤ ਕੀਆ ਸਿਰ ਕਰਤੇ ਆ ਕਰਤਾ ਇਹਦੇ ਸਿਰ ਉਤਪਰ ਚਲਤ ਕੀਤਾ ਲਾਲ ਹੋ ਜਾਣਾ ਜੰਮ ਜਾਣਾ ਜਿਵੇਂ ਧਰਤੀ ਜੋ ਜੰਮਦਾ ਨਾ ਇਹਨੂੰ ਉਤਪਜ ਕਹਿੰਦੇ ਨੇ ਇਹ ਉਤਪਜ ਹੈ ਜੇਰ 'ਚੋਂ ਵੀ ਜੰਮਦਾ ਧਰਤੀ ਜੋ ਜੰਮਦਾ ਹੈ ਉਤਪਜ ਚਲਤ ਕੀਆ ਸਿਰ ਕਰਤੇ ਜਿਸਮਾਦ ਸ਼ਬਦ ਦਿਖਾਇਂਦਾ ਜਿਹੜੇ ਸ਼ਬਦ ਨਾਲ ਸਭ ਕੁਝ ਹੋ ਰਿਹਾ ਖੇਡ ਉਹ ਸ਼ਬਦ ਬਿਸਮਾਦ ਹੈ ਉਹ ਸ਼ਬਦ ਦਾ ਦਰਸ਼ਨ ਹੀ ਬਿਸਮਾਦ ਹੈ ਉਹ ਸ਼ਬਦ ਦੀ ਸੋਝੀ ਹੀ ਬਿਸਮਾਦ ਪੈਦਾ ਕਰਦੀ ਹੈ ਬਿਸਮਾਦ ਸ਼ਬਦ ਬਿਸਮਾਦ ਸ਼ਬਦ ਨਾਲ ਇਹ ਸਭ ਕੁਝ ਸਮਝ ਆਉਂਦੀ ਹੈ ਇਹ ਜੇ ਸਮਝ ਆਉਂਦੀ ਹੈ ਬਿਸਮਾਦ ਸ਼ਬਦ ਹੈ ਜਿਹਦੇ ਨਾਲ ਬਣਦਾ ਕੋਈ ਹੁਕਮ ਹੈ ਹਾਂਜੀ ਸੁਣੋ ਖਾਣੀ ਚਾਰ ਖਾਣੀਆਂ ਦੀ ਗੱਲ ਹੋ ਰਹੀ ਹੈ ਜੁਨੀਆਂ ਵੀ ਖਾਣੀਆਂ ਚਾਰੇ ਦੀ ਗੱਲ ਕਿਤੇ ਖਾਣੀ ਕਿਤੇ ਮਨ ਸੁਣੋ ਬਾਣੀ ਬਾਣੀ ਕਿਹੜੀ ਹੈ ਹੁਣ ਬਾਣੀ ਜਿੰਨੀਆਂ ਵੀ ਬਾਣੀਆਂ ਨੇ ਆ ਬਾਣੀ ਵੀ ਤੁਰਕੀ ਬਾਣੀ ਵੀ ਬਾਕੀ ਬਾਣੀਆਂ ਵੀ ਬਾਕੀ ਵੀ ਮੰਤਰ ਪੈਦਾ ਹੋਣੀਆਂ ਨੇ ਦੇਸੀ ਗਾਲੀਆਂ ਵੀ ਸੁਣ ਚੋਂ ਪੈਦਾ ਹੁੰਦੀਆਂ ਨੇ ਮਨ ਚੋਂ ਕਲਪਨਾ ਪੈਦਾ ਹੁੰਦੀ ਹੈ ਮਨ ਚੋਂ ਬਾਣੀ ਪੈਦਾ ਹੁੰਦੀ ਹੈ ਸੁਣੋ ਉਪਜੀ ਸੁੰਨ ਸਮਾਣੀ ਇਹ ਕੀ ਹੈ ਜਿੱਥੋਂ ਪੈਦਾ ਹੋਈ ਹੈ ਜੈ ਤੇ ਉਪਜੀ ਤੈ ਮਿਲੀ ਜੋ ਚੀਜ਼ ਸੁਣ ਚੋਂ ਪੈਦਾ ਹੋਈ ਹੈ ਸੁਣ ਚੋਂ ਸਮਾਉਗੀ ਜੋ ਚੀਜ਼ ਮਨ ਚੋਂ ਪੈਦਾ ਹੋਈ ਹੈ ਮਨ ਦੇ ਵਿੱਚ ਆ ਕੇ ਖਤਮ ਹੋਊਗੀ ਮਨ ਦੀ ਮਨਾਵਟ ਹੈ ਮਨ ਦੇ ਅੰਦਰੋਂ ਹੀ ਛੱਡਣੀ ਪਊਗੀ ਮਨ ਵਿੱਚ ਜੇ ਮੋਹ ਹੈ ਮਨ ਦੇ ਅੰਦਰ ਹੀ ਮਾਰਨਾ ਪਊਗਾ ਜੇ ਮਨ ਵਿੱਚ ਕ੍ਰੋਧ ਹੈ ਮਨ ਦੇ ਅੰਦਰ ਹੀ ਮਾਰਨਾ ਪਊਗਾ ਨਸ਼ਟ ਕਰਨਾ ਪਊਗਾ ਜਿਹੜੀ ਮਨ ਦੇ ਵਿੱਚ ਵਿਕਾਰ ਹੈ ਮਨ ਦੇ ਅੰਦਰ ਹੀ ਨਸ਼ਟ ਕਰਨਾ ਪਊਗਾ ਜਾਂ ਨਸ਼ਟ ਹੋਈ ਸਮਾਗੀ ਉੱਤੇ ਉਤਪੁਜ ਚਲਤ ਕੀਆ ਸਿਰ ਕਰਤਾ ਇਹ ਸਿਰ ਤੇ ਹੈਗਾ ਜੀਵ ਦੇ ਸਿਰ ਤੇ ਕੀਤਾ ਹੋਇਆ ਇਹੀ ਹੈ ਅੰਦਰ ਪੈਦਾ ਨਹੀਂ ਹੋਇਆ ਮੋਹ ਪੈਦਾ ਨਹੀਂ ਹੋਇਆ ਉਤਪੁਜੇ ਹੋਇਆ ਹੋਰ ਕੀ ਹੋਇਆ ਰੋਧ ਪੈਦਾ ਨਹੀਂ ਹੋਇਆ ਲੋਭ ਪੈਦਾ ਨਹੀਂ ਹੋਇਆ ਉਤਪੁਜ ਚਲਤੇ ਇਧਰ ਵਿਕਾਰ ਪੈਦਾ ਹੋ ਗਏ ਵਿਕਾਰ ਮਰਦੇ ਚਲੇ ਗਏ ਇਧਰ ਗੁਣ ਪੈਦਾ ਹੋ ਗਏ ਇਧਰ ਗੁਣ ਪੈਦਾ ਹੋ ਗਏ ਇਧਰ ਗੁਣ ਪੈਦਾ ਹੋ ਗਏ ਕਦੇ ਗੁਣ ਵੱਧ ਗਏ ਕਦੇ ਗੁਣ ਵੱਧ ਗਏ ਇਹ ਉਤਪੁਜ ਚਲਦਾ ਔਰ ਚਲਦਾ ਉਤਪੁਜ ਕੀ ਹੈ ਕੁਤਪੁਜ ਹੁੰਦਾ ਹੈ ਕੋਈ ਪਲਾਂਟ ਜਿਹੜਾ ਆਪਾਂ ਦੇਖਦੇ ਆਂ ਪੌਦਾ ਬੀਜ ਹੈ ਬੀਜ ਤੋਂ ਚੀਜ਼ ਪੈਦਾ ਹੁੰਦੀ ਹੈ ਧਰਤੀ 'ਚ ਐ ਪੈਦਾ ਹੁੰਦੇ ਨੇ ਵਿਕਾਰ ਕੋਣ ਹੈ ਗਣ ਇਸ ਤਰੀਕੇ ਨਾਲ ਪੈਦਾ ਹੁੰਦੇ ਨੇ ਇਹੋ ਜਿਹਾ ਬੀਜ ਲਿਆ ਅੱਗੇ ਉਹ ਜਿਹਾ ਵੱਢਣਾ ਪਊ ਉਹ ਜਿਹਾ ਬੀਜ ਜਮਿਆਉਣਾ ਹੋਣਾ ਜੋ ਬੀਜ ਸੋਲਣੇ ਕੱਟੂਗਾ ਉਹ ਹੀ ਬੀਜੂਗਾ ਹਾਂਜੀ ਸੁਨੋ ਰਾਤ ਦਿਨਸ ਦੋਏ ਕੀਏ ਉਪਤ ਖਪਤ ਸੁਖਾਂ ਸੁਖ ਦੀਏ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖੀ ਨਿਜ ਘਰ ਪਾਇੰਦਾ ਸੁਣੋ ਰਾਤ ਦਿਨ ਸੇ ਦੇਖੀਏ ਅਦੇਨੋ ਰਾਤ ਅਗਿਆਨਤਾ ਗਿਆਨ ਇਹ ਅੰਦਰ ਹੀ ਪੈਦਾ ਹੋਏ ਨੇ ਰਾਤ ਦਿਨ ਸੇ ਦੇਖੀਏ ਆ ਗਿਆਨਤਾ ਗਿਆਨ ਸੰਤੋ ਪੈਦਾ ਹੋਏ ਨੇ ਉਪਤ ਖਪਤ ਸੁਖਾ ਦੁਖ ਸੁਖ ਦੁਖ ਮੁਫਤ ਖਤਮ ਜਮਣਾ ਵੱਲਣਾ ਸੁੱਖ ਦੁੱਖ ਇਹ ਦੇਤੇ ਸਾਨੂੰ ਇੱਥੇ ਇਹਦੇ ਵਿੱਚ ਮਾਇਆ 'ਚ ਸਭ ਸਾਗਰ 'ਚ ਕੋਈ ਤੇ ਅਮਰਾ ਕੀਤਾ ਉਹਨੇ ਤਾਂ ਇਹ ਦਿੱਤਾ ਸਾਨੂੰ ਆਹ ਟੈਸਟ ਹੈ ਇੱਥੇ ਤੱਕ ਦਾ ਰਾਤ ਦਿਨ ਸਕਾਤੇ ਚਿੱਤਰ ਮਨ ਬਣਾਤੇ ਅਗਿਆਨਤਾ ਗਿਆਨਤਾ ਕੁਝ ਗਿਆਨ ਦੇ ਤਾਂ ਕੋ ਗਿਆਨਤਾ ਦੇਤੀ ਸਰੀਰ ਪੈਦਾ ਕਰਤਾ ਜਿਹਨੇ ਖਪਤ ਵੀ ਹੋਣੇ ਨਾਲੇ ਪੜਨ ਦਿਖਾਏ ਮੰਡਲ ਮੇ ਆਏ ਉਤਪਤੀ ਦਾ ਇਹਨੂੰ ਪਤਾ ਹੈ ਹੁਣ ਮੌਤ ਦਾ ਵੀ ਪਤਾ ਹੀ ਇਹਨੂੰ ਸੁਖ ਦੁੱਖ ਦਾ ਵੀ ਪਤਾ ਸੁਖ ਦੁੱਖ ਵੀ ਦੇਤੇ ਇਹ ਤਾਂ ਹੁਣ ਕਰਨਾ ਕੀ ਹੈ ਸੁਖ ਦੀ ਕੋਈ ਹੀ ਤੇ ਅਮਰ ਅਤੀਤਾ ਜਿਹੜਾ ਸੁਖ ਦੁੱਖ ਤੇ ਅਤੀਤ ਦਾ ਸੁਖ ਦੁੱਖ ਨੂੰ ਇੱਕੋ ਜਿਹਾ ਸਮਝਦਾ ਉਹ ਅਮਰ ਹੋ ਜਾਊਗਾ ਫਿਰ ਅਮਰ ਜਿਹੜਾ ਹੈ ਸੁਖ ਦੁੱਖ ਤੋਂ ਅਤੀਤ ਹੈ ਉਹ ਸੁਖ ਦੁੱਖ ਨੂੰ ਬਰਾਬਰ ਹੈ ਬੰਦਾ ਗੁਰਮੁਖੀ ਉਹ ਸਮਝੋ ਵਿਵੇਕ ਬੁੱਧੀ ਹੈ ਗੁਰਮੁਖੀ ਹੈ ਜਿਹੜੇ ਘਰ ਪਾਏਗਾ ਉਹ ਨਿਜ ਘਰ ਦੀ ਪ੍ਰਾਪਤੀ ਕਰਦਾ ਉਹ ਸੱਚਖੰਡ ਚਲਾ ਜਾਂਦਾ ਅਸਲ ਦੇ ਵਿੱਚ ਉਹਦਾ ਘਰ ਪਾਇਆ ਹੋਇਆ ਹੀ ਹੈ ਨਿਜਕਰ ਪਾਏ ਦਾ ਜਿਹੜਾ ਸੁਖ ਦੁੱਖ ਤੋਂ ਤੀਤ ਹੋ ਜਾਂਦਾ ਉਹ ਘਰ ਦਾ ਵਾਸੀ ਹੋ ਜਾਂਦਾ ਹੈ ਦਾ ਕੀ ਅਰਥ ਹੈ ਪਰੇ ਹੋ ਜਾਂਦਾ ਗੁਜ਼ਰਿਆ ਹੋਇਆ ਲੰਘਿਆ ਹੋਇਆ ਬੀਤਿਆ ਹੋਇਆ ਜੋ ਆ ਸੁਪਨੇ ਚ ਤੋਂ ਪਹਿਲਾਂ ਸਾਡਾ ਸੀ ਰੂਪ ਉਹ ਹੈ ਉਹ ਅਤੀਤ ਰੂਪ ਹੈ ਸਾਮ ਵੇਦ ਰਿਗ ਜੁਜਰ ਅਥਰਬਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾ ਕੀ ਕੀਮਤ ਕਹਿ ਨਾ ਸਕੈ ਕੋ ਕਿਉਂ ਬੋਲੇ ਕਿਉਂ ਬੋਲਾਇੰਦਾ ਚਾਰ ਵੇਦ ਨੇ ਸ਼ਾਮ ਵੇਦ ਹੈ ਜਜਰ ਰਿਗ ਵੇਦ ਹੈ ਜਜਰ ਵੇਦ ਹੈ ਔਰ अथर्वण ਵੇਦ ਬ੍ਰਹਮੇ ਮੁਖੀ ਮਾਇਆ ਹੈ ਤ੍ਰੈ ਗੁਣ ਇਹ ਬ੍ਰਹਮਾ ਦੇ ਮੁਖ ਤੋਂ ਬੋਲੇ ਗਏ ਨੇ ਬ੍ਰਹਮੇ ਨੇ ਬੋਲੇ ਨੇ ਤ੍ਰੈ ਗੁਣ ਮਾਇਆ ਦੇ ਵਿੱਚ ਨੇ ਇਹ ਤ੍ਰੈ ਗੁਣ ਮਾਇਆ ਵੀ ਨਾਲ ਹੀ ਹੈ ਇਹਨਾਂ ਦੇ ਬੋਲਣ ਦੇ ਜਿਹੜੇ ਲਿਖਣ ਦੇ ਵਿੱਚ ਤ੍ਰੈ ਗੁਣ ਮਾਇਆ ਵਿੱਚੇ ਹੁੰਦੀ ਹੈ ਇਹਨੇ ਹੁੰਦੇ ਨੇ ਸਿਆਹੀ ਵੀ ਲੱਗੀ ਹੁੰਦੀ ਆ ਬੋਲੀ ਵੀ ਸਾਡੀ ਹੁੰਦੀ ਆ ਕੰਨਾਂ ਨੂੰ ਸੁਣਨ ਵਾਲੀ ਹੁੰਦੀ ਆ ਬੋਲੀ ਵੀ ਮਾਇਆ ਨਾਲ ਜਾਂਦੀ ਆ ਇਹ ਤ੍ਰੈ ਗੁਣ ਦੇ ਵਿੱਚ ਹੀ ਆ ਜਾਂਦਾ ਸਭ ਕੁਝ ਤਾਂ ਕੀ ਕੀਮਤ ਕਹਿ ਨਾ ਸਕੇ ਕੋ ਉਹਦੀ ਕੀਮਤ ਨਹੀਂ ਕੋਈ ਕਹਿ ਸਕਦਾ ਜੋ ਬੋਲੇ ਜਿਉਂ ਬੁਲਾਇੰਦ ਜਿਹੜਾ ਬੁਲਾਇਆ ਬੋਲਦਾ ਹੋਵੇ ਨਾ ਉਹ ਤੋਂ ਕਹਾਂ ਇਹ ਪਰਮੇ ਤੋਂ ਕਹਾਂ ਉਹ ਵਿਦਵਾਨ ਨਹੀਂ ਹੈ ਪਰਮਾ ਵਿਦਵਾਨ ਹੈ ਨਹੀਂ ਇਹ ਜਿਹੜੇ ਵੇਦ ਹੈ ਇਹ ਚਾਰ ਵੇਦ ਠੀਕ ਨਹੀਂ ਹੈ ਫਿਰ ਨਹੀਂ ਚਾਰ ਵੇਦਾਂ ਦੇ ਵਿੱਚ ਥੋੜੇ ਜਿਹੇ ਸ਼ਲੋਕ ਨੇ ਜਿਹੜੇ ਠੀਕ ਨੇ ਜੇ ਜਦੋਂ ਕਰਮਨ ਦੇ ਨਾਲ ਹਿਸਾਬ ਨਾਲ ਫਿਰ ਉਹ ਜਿਹੜਾ ਵੇਦ ਹੈ ਉਹਦੇ 'ਚ ਭਾਰੂ ਕੀ ਹੈ ਉਹਦੇ ਵਿੱਚ ਤਾਂ ਪ੍ਰਮਾਣ ਵਜੋਂ ਨਹੀਂ ਦਿੱਤੇ ਸਾਡੇ ਇਹਨਾਂ ਨੇ ਸੱਚ ਦਾ ਇੱਥੇ ਸਾਡੇ ਮਾਇਆ ਪ੍ਰਮਾਣ ਵਜੋਂ ਹੈ ਮਾਇਆ ਦਾ ਸੱਚ ਪ੍ਰਮਾਣ ਵਜੋਂ ਹੈ ਅਸਲੀ ਸੱਚ ਤੇ ਜ਼ੋਰ ਹੈ ਆਯੁਰਵੈਦਿਕ ਦੇ ਵਿੱਚ ਸੱਚ ਦਾ ਜਿਹੜਾ ਹੈ ਉਹ ਪ੍ਰਮਾਣ ਵਜੋਂ ਹੈ ਅਸਲ ਗੱਲ ਉਹਨਾਂ ਨੇ ਮਾਇਆ ਦੀ ਸਮਝਾਈ ਹੈ ਬੂਟੀ ਦੇ ਬੂਟੀ ਦੀ ਸ਼ਕਤੀ ਸਮਝਾਈ ਹੈ ਉਹਦੀ ਤਾਕਤ ਸਮਝਾਈ ਹੈ ਮਾਇਆ ਦੀ ਮਾਇਆ ਦੀ ਤਾਕਤ ਨੂੰ ਉਹਦੇ ਨਾਲ ਕੰਪੈਰੀਜ਼ਨ ਕਰਕੇ ਉਹਦੀ ਤਾਕਤ ਦੱਸੀ ਜਿਵੇਂ ਆਪਾਂ ਕਹਿ ਲਈਏ ਆਹ ਚੀਜ਼ ਦਵਾਈ ਐ ਅਮਰ ਕਰ ਦਿੰਦੀ ਹੈ ਜਿਵੇਂ ਨਾਮ ਅਮਰ ਕਰ ਦਿੰਦਾ ਹੁਣ ਉਹ ਦਵਾਈ ਨੇ ਬਾਹਰਲੇ ਸ਼ਰੀਰ ਨੂੰ ਅਮਰ ਕਰਨਾ ਉਹਨੇ ਅੰਦਰਲੇ ਸ਼ਰੀਰ ਨੂੰ ਕਰਨਾ ਉਹਨਾਂ ਨੇ ਇਹ ਨਾ ਵੀ ਆ ਬਾਲਾ ਸ਼ਰੀਰ ਵੀ ਅਮਰ ਕੀਤਾ ਜਾ ਸਕਦਾ ਹੈ ਦਵਾਈਆਂ ਨਾਲ ਇਹ ਤੋਂ ਖਿਆਲ ਪੈਦਾ ਹੋਇਆ ਉਹਨਾਂ ਦਾ ਦੂਏ ਪਾਸੇ ਵਾਲਾ ਜੋਗੀਆਂ ਦਾ ਵੀ ਸਰੀਰ ਨੂੰ ਅਮਰ ਕੀਤਾ ਜਾ ਸਕਦਾ ਜਿਹੜਾ ਕਿ ਅੱਜ ਤੱਕ ਹੋਇਆ ਹੀ ਨਹੀਂ ਉਹਨਾਂ ਦਾ ਖਿਆਲ ਖਿਆਲ ਹੀ ਰਹਿ ਗਿਆ ਹਾਂਜੀ ਸੁਨੋ ਸਪਤ ਪਾਤਾਲ ਉਪਾਏ ਸੁਨੋ ਭਵਨ ਰੱਖੇ ਲਿਵ ਲਾਏ ਆਪੇ ਕਾਰਨ ਕੀਆ ਅਪਰੰਪਰ ਸਭ ਤੇਰੋ ਕੀਆ ਕਮਾਇੰਦਾ ਸੁਨੋ ਸਪਤ ਪਾਤਾਲ ਉਪਾਏ ਸੁਨੋ ਤੋਰੀ ਸਪਤ ਪੱਤੇ ਪਤਾਲ ਪੈਦਾ ਕੀਤੇ ਨੇ ਪਰਮੇਸ਼ਰ ਨੇ ਆਪਣੇ ਮਨ ਦੀ ਇੱਛਾ ਤੋਂ ਪੈਦਾ ਕੀਤਾ ਸਭ ਕੁਝ ਉਹਦੇ ਮਨ ਦੀ ਇੱਛਾ ਤੋਂ ਪੈਦਾ ਹੋਇਆ ਸੁਣੋ ਉਹ ਇੱਛਾ ਉਹਦੀ ਪਰਮਾਰਥ ਵਾਸਤੇ ਹੈ ਪਰ ਉਪਾਏ ਸੁਣੋ ਪਵਨ ਰੱਖੇ ਲਿਵ ਲਾਏ ਜਿਹੜਾ ਮਨ ਹੈ ਉਹ ਅਵਸਥਾ ਵਿੱਚੋਂ ਹੀ ਇਹਨਾਂ ਨੂੰ ਦੇਖਦਾ ਵੀ ਲਿਵ ਵੀ ਲਾ ਕੇ ਰੱਖਦਾ ਆਪਣਾ ਧਿਆਨ ਵੀ ਰੱਖਦਾ ਇਹਨਾਂ ਤੇ ਜਿਉਂ ਪੈਦਾ ਕੀਤਾ ਹੋਇਆ ਆਪੇ ਕਾਰਨ ਕੀਆ ਅਪਰੰਪਰੀ ਸਭ ਤੇਰੋ ਕੀਆ ਕਮਾਈ ਦਾ ਆਪੇ ਕਾਰਨ ਕੀਆ ਪਰੰਪਰ ਦਾ ਵੱਡਾ ਪਰੇ ਤੋਂ ਪਰੇ ਦਾ ਜਿਹੜਾ ਹੈ ਡੇਢ ਐਡੀ ਪਹਿਲੀ ਫਰੀਦ ਭਈ ਹੈ ਪਰਮੇਸ਼ਰ ਨੇ ਜੇ ਪੈਦਾ ਕੀਤਾ ਸਭ ਤੇਰੋ ਕੀਆ ਕਮਾਈ ਦਾ ਸਾਰੇ ਕਮਾਈ ਜੋ ਕਰਦੇ ਨੇ ਤੇਰੀ ਕਰਾਈ ਹੋਈ ਉਹ ਕਮਾਈ ਕਰਦੇ ਨੇ ਜੀ ਬੁੱਧ ਕਿਸੇ ਨੂੰ ਮਿਲਦੀ ਵੀ ਹੈ ਜੇ ਕਿ ਸਾਨੂੰ ਬੁੱਧ ਪ੍ਰਾਪਤ ਹੋ ਰਹੀ ਆ ਤਾਂ ਤੂੰ ਹੀ ਸੋਝੀ ਦੇ ਰਿਹਾ ਸਭ ਨੂੰ ਸ਼ਬਦ ਗੁਰੂ ਬਣ ਕੇ ਅੰਦਰ ਦੀ ਸੋਝੀ ਤੂੰ ਆਪ ਹੀ ਦੇ ਰਿਹਾ ਸੱਚਖੰਡ ਤੋਂ ਆ ਰਹੀ ਆ ਸਭ ਨੂੰ ਜੇ ਕਿਸੇ ਨੂੰ ਆ ਰਹੀ ਆ 84 ਲੱਖ ਜੂਨ ਚ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਐਵੇਂ ਹੁੰਦੀ ਹੈ ਹੁਕਮ ਨਾਲੇ ਹੁਣ ਹੋਣੀ ਸੀ ਉਹਨੇ ਸ਼ਰੀਕ ਖੁਦਾ ਬਣ ਗਿਆ ਨੇ ਕਹਾ ਮੇਰਾ ਹੁਕਮ ਬਹੁਤ ਬੜਾ ਆਪਣੇ ਹੁਕਮ ਦੇ ਇਹਨੂੰ ਬੜਾ ਲੱਗਣ ਲੱਗਿਆ ਆਪਣੀ ਅਕਲ ਬੜੀ ਲੱਗਣ ਲੱਗੀ ਸਭ ਤੋਂ ਵੱਡੀ ਅਕਲ ਵਾਲਾ ਜੇ ਪੂਰੀ ਨਾ ਹੋਵੇ ਸਭ ਤੋਂ ਵੱਡੀ ਹੋਵੇ ਪੂਰੀ ਤੋਂ ਘੱਟ ਹੋਵੇ ਸਭ ਤੋਂ ਜ਼ਿਆਦਾ ਖਤਰਨਾਕ ਆਦਮੀ ਹੁੰਦਾ ਆ ਸਭ ਤੋਂ ਵੱਡੀ ਗਲਤੀ ਕਰਦਾ ਹੁੰਦਾ ਪੈਦਾ ਹੋ ਕੇ ਜਿੰਨੀਆਂ ਮੱਤਾਂ ਬਣਾਈਆਂ ਨੇ ਮਨਮੱਤਾਂ ਜਿਹੜੀ ਵੱਡੀ ਮੱਤ ਹੈ ਇੱਕ ਡਿਗਰੀ ਘੱਟ ਵਾਲੇ ਦੀ ਉਹ ਜ਼ਿਆਦਾ ਖਤਰਨਾਕ ਹੈ ਲੋਕਾਂ ਵਾਸਤੇ ਹੋ ਜੂਗੀ ਜਿਵੇਂ ਇਸਲਾਮ ਸਲਾਮਤ ਜ਼ਿਆਦਾ ਖਤਰਨਾਕ ਹੋਈ ਖੜੀ ਹੈ ਸੰਸਾਰ ਵਾਸਤੇ ਅੱਜ ਉਹ ਸਮਝਦਾ ਨਹੀਂ ਵੀ ਅਸੀਂ ਜ਼ਿਆਦਾ ਗਿਆਨਵਾਨ ਹਾਂ ਤੇ ਭਲੇਖਾ ਉਹਨਾਂ ਨੂੰ ਜ਼ਿਆਦਾ ਗਿਆਨਵਾਨ ਹੋਣ ਦਾ ਭਲੇਖਾ ਇਹ ਭਲੇਖਾ ਲੇਕਿਨ ਹੋਰ ਭਲੇਖੇ ਨੂੰ ਭਲੇਖਾ ਨਹੀਂ ਮੰਨਦੇ ਜਿੰਨਾ ਜਦੋਂ ਇਹ ਸਮਝ ਲਾ ਜਵੇ ਵੀ ਸਾਡੀ ਜਿਹੜੀ ਮਾਪੀ ਕੋਈ ਹੈ ਕਮੀ ਉਹਨਾਂ ਜਿਹੜੇ ਭਲੇਖਾ ਬਣਿਆ ਰਹਿਣਾ ਫਿਰ ਉਹਦਾ ਨਸ਼ਾ ਢਾਲਣਾ ਜਿਹੜਾ ਹੰਕਾਰ ਹੋ ਗਿਆ ਗਿਆਨ ਦਾ ਗਿਆਨ ਦਾ ਹੰਕਾਰ ਹੋ ਜਾਂਦਾ ਪਰ ਐਡੇ ਵੱਡੇ ਗਿਆਨ ਦਾ ਹੰਕਾਰ ਜੇ ਹੋ ਜਵੇ ਉਹਦਾ ਵੱਡਾ ਹੰਕਾਰ ਹੁੰਦਾ ਬੁਲਾਉਣਾ ਉਦੋਂ ਗਾਹਾਂ ਦਾ ਗਿਆ ਨਹੀਂ ਲਾ ਸਕਦਾ ਉਹਨੂੰ ਹੰਕਾਰ ਸੱਤ ਪਤਾਲ ਸੱਤ ਆਕਾਸ਼ ਮੁਸਲਮਾਨ ਮੰਨਦੇ ਨੇ ਪਰ ਕਿਹਨੇ ਪੈਦਾ ਕਿਵੇਂ ਪੈਦਾ ਹੋਏ ਨੇ ਇਹ ਦੱਸਦੇ ਹੋ ਸੁਣੋ ਸਭ ਤੋਂ ਪਤਾਲ ਉਪਾਏ ਸੁਣੋ ਪਵਨ ਰੱਖੇ ਲੈ ਬੁਲਾਏ ਇਹਨਾਂ ਦੇ ਵਿੱਚ ਧਿਆਨ ਵੀ ਪਰਮੇਸ਼ਰ ਆਪ ਰੱਖਦਾ ਜਿੰਨਾ ਚਿਰ ਉਹਦਾ ਧਿਆਨ ਇਹਨਾਂ ਦੇ ਵਿੱਚ ਉਹਨਾਂ ਚਿਰ ਦੀ ਹੋਂਦ ਹੈ ਆਪੇ ਕਾਰਨ ਕੀਆ ਅਪਰੰਪਰ ਆਪੇ ਹੀ ਕਾਰਨ ਕੀਤਾ ਸਾਰੇ ਜੀ ਪੈਦਾ ਕੀਤੇ ਨੇ ਤੇਰੋ ਕੀਆ ਕਮਾਈ ਦਾ ਜੋ ਤੂੰ ਕਰ ਰਿਹਾ ਕੀਤਾ ਰਿਓ ਤਾ ਉਹ ਹੀ ਕਮਾਈ ਹੋ ਰਹੀ ਹੈ ਅੱਖਾਂ ਅੱਖਾਂ ਗਿਆਨ ਲੈ ਰਹੀਆਂ ਨੇ ਦੇਖ ਕੇ ਤੇਰੇ ਕੀਤੇ ਹੋਏ ਚੋਈ ਜੋ ਤੇਰਾ ਵਰਤ ਰਿਹਾ ਕੀਤਾ ਹੋਇਆ ਉਹਦੇ ਚ ਅੱਖਾਂ ਗਿਆਨ ਲੈ ਰਹੀਆਂ ਨੇ ਉਹਦੇ ਚ ਅਕਲ ਸਿੱਖ ਰਹੀ ਹੈ ਕੰਨਾਂ ਨਾਲ ਸੁਣ ਕੇ ਸਿੱਖ ਰਹੇ ਆ ਸਿੱਧੇ ਦੇਖ ਕੇ ਸਿੱਖ ਰਹੇ ਆ ਕੋਈ ਖਾ ਕੇ ਰਸ ਚੱਕ ਕੇ ਦੇਖ ਰਹੇ ਆ ਵੀ ਮਿੱਠਾ ਕਿਵੇਂ ਹੁੰਦਾ ਕਿਵੇਂ ਪੈਦਾ ਹੋਇਆ ਲੋਕਾਂ ਨੂੰ ਪਤਾ ਲੱਗਿਆ ਵੀ ਚੰਦਰ ਨਾਲ ਮਿਠਾਸ ਪੈਂਦਾ ਸੂਰਜ ਨਾਲ ਗਰੋਥ ਹੁੰਦੀ ਹੈ ਇਹ ਕਿਵੇਂ ਪਤਾ ਲੱਗਿਆ ਕਿਵੇਂ ਸਮਝ ਆਈ ਲੋਕਾਂ ਨੂੰ ਕੁਦਰਤ ਦੇਖ ਕੇ ਮਾਇਆ ਦੇਖ ਕੇ ਮਾਇਆ ਨੂੰ ਸਟੱਡੀ ਕਰਕੇ ਸਾਰਾ ਗਿਆਨ ਵਧ ਰਿਹਾ ਲੋਕਾਂ ਦਾ ਹਾਂਜੀ ਰਾਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉਮੈ ਦੁਖ ਪਾਇਆ ਇਸ ਨੂੰ ਕਿਰਪਾ ਕਰੇ ਹਰੀ ਗੁਰਮੁਖੀ ਗੁਣ ਚੌਥੇ ਮੁਕਤੀ ਕਰਾਇੰਦਾ ਰਜੋ ਤਮੋ ਔਰ ਸਤੋ ਗੁਣ ਨੇ ਜਿਹੜੇ ਇਹ ਤਿੰਨੇ ਗੁਣ ਨੇ ਤਿੰਨੇ ਕਲਾ ਨੇ ਇਹ ਵੀ ਤਿੰਨ ਸੇ ਕਿਸਮ ਦਾ ਗਿਆਨ ਨੇ ਇਹਨਾਂ ਦੇ ਵਿੱਚ ਵੀ ਗਿਆਨ ਹੈ ਉਹਨਾਂ ਦਾ ਆਪਣਾ ਗਿਆਨ ਹੈ ਤਮੋ ਗੁਣ ਵਾਲਿਆਂ ਕੋਲ ਵੀ ਗਿਆਨ ਹੈ ਰਜੋ ਗੁਣ ਵਾਲਿਆਂ ਕੋਲ ਵੀ ਗਿਆਨ ਹੈ ਸਤੋ ਗੁਣ ਵਾਲਿਆਂ ਕੋਲ ਵੀ ਗਿਆਨ ਹੈ ਤੇਰੀ ਛਾਇਆ ਇਹ ਤੇਰੀ ਛਾਇਆ ਹੈ ਪੂਰਾ ਨਹੀਂ ਜਾਣ ਰੋਸ਼ਨੀ ਹੈ ਤੇ ਤੋਈ ਇਹਦੇ ਵਿੱਚ ਜੋ ਭਰਮ ਹੈ ਗਿਆਨ ਤਾਂ ਤੇਰੇ ਕੋਲੋਂ ਹੀ ਆਇਆ ਜੋਤ ਦੀ ਛਾਇਆ ਜੋਤੇ ਹੁੰਦੀ ਹੈ ਜਿੰਨੀ ਜੋਤ ਦੂਰ ਖੜੀ ਹੈ ਚੀਜ਼ ਉੱਥੇ ਜੋਤ ਘਟ ਦਾ ਅਸਰ ਘਟ ਹੁੰਦਾ ਜਿਹੜਾ ਜੋਤ ਦੇ ਨੇੜੇ ਦਾ ਇੱਥੇ ਉੱਥੇ ਰੋਸ਼ਨੀ ਜ਼ਿਆਦਾ ਹੁੰਦੀ ਹੈ ਪਰ ਜੋਤ ਜੇ ਰੋਸ਼ਨੀ ਜਿੱਥੋਂ ਜੋਤ ਦੇ ਰਹੀ ਹੈ ਜਿਹਨੂੰ ਰੋਸ਼ਨੀ ਜੋਤ ਜਿੰਨੀ ਰੋਸ਼ਨੀ ਨਹੀਂ ਉਹਦੇ ਕੋਲ ਹੁੰਦੀ ਪ੍ਰਾਪਤ ਕਰਨ ਵਾਲੇ ਕੋ ਘੱਟ ਹੁੰਦੀ ਹੈ ਦੇਣ ਵਾਲੇ ਕੋ ਜ਼ਿਆਦਾ ਹੁੰਦੀ ਹੈ ਪੂਰਨ ਜੋਤ ਕੋ ਜਿਹੜੀ ਰੋਸ਼ਨੀ ਹੈ ਉਹ ਪੂਰਨ ਜੇ ਕਹਿ ਜਾ ਕੇ ਪੂਰਨਤਾ ਆ ਗਈ ਉੱਥੇ ਕਮੀ ਹੋਣ ਲੱਗੀ ਉੱਥੇ ਛਾਇਆ ਹੋ ਗਈ ਸੂਰਜ ਤੋਂ ਧੁੱਪ ਜੇ ਆ ਰਹੀ ਹੈ ਸਾਨੂੰ ਇਹ ਛਾਇਆ ਹੈ ਸੂਰਜ ਦੀ ਇਹ ਮੈਂ ਚੰਦਰਮੇ ਦੀ ਚਾਨਣੀ ਚੰਦਰਮੇ ਦੀ ਛਾਇਆ ਮੈਂ ਪੂਰਨ ਬ੍ਰਹਮ ਦੀ ਛਾਇਆ ਉਹਦੀ ਬੁੱਧ ਹੈ ਬੁੱਧ ਪ੍ਰਕਾਸ਼ ਹੈ ਜਿਹੜਾ ਉਹਦਾ ਪ੍ਰਕਾਸ਼ ਹੈ ਉਹਦੀ ਉਹਦੀ ਛਾਇਆ ਜੈ ਮਰਨ ਹਉ ਮੈਂ ਦੁਖ ਪਾਇਆ ਜਿੱਥੇ ਤੱਕ ਛਾਇਆ ਉੱਥੇ ਤੱਕ ਜਨਮ ਮਰਨ ਹੈ ਜਿੱਥੇ ਤੱਕ ਪਰਮਾਇਆ ਉੱਥੇ ਤੱਕ ਜਨਮ ਮਰਨ ਹੈ ਜਿਸ ਨੂੰ ਕਰਪਾ ਕਰੇ ਹਰੀ ਗੁਰਮੁਖੀ ਗੁਣ ਚੌਥੇ ਮੁਕਤ ਕਹਾਣੀ ਦਾ ਜਿਹਦੇ ਤੇ ਕਿਰਪਾ ਹੋ ਜਵੇ ਕਿਸੇ ਗੁਰਮੁਖੀ ਤੇ ਹਰ ਗੁਰਮੁਖੀ ਬਣ ਜਵੇ ਜੇ ਹਰ ਛਲਿਆ ਨਾ ਰਹੇ ਕ੍ਰਿਸ਼ਨ ਛਲੀਏ ਨੂੰ ਮੁਕਤੀ ਨਹੀਂ ਮਿਲਦੀ ਹੁੰਦੀ ਛਲੀਏ ਤੇ ਕਿਰਪਾ ਨਹੀਂ ਹੁੰਦੀ ਜਿਸ ਨੂੰ ਕਿਰਪਾ ਕਰੇ ਹਰੀ ਗੁਰਮੁਖ ਕਿਰਪਾ ਕਰੇ ਹਰੀ ਹੋ ਜਵੇ ਗੁਰਮੁਖੀ ਫਿਰ ਕੋਣ ਚੌਥੇ ਮੁਕਤ ਪਰਾਇੰਦਾ ਦਾ ਫਿਰ ਚੌਥੇ ਪਹਿਰੇ ਤੇ ਜਾ ਕੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਤਿੰਨ ਲੋਕ ਤੋਂ ਉੱਚਾ ਉੱਠ ਕੇ ਤਾਂ ਜਾ ਕੇ ਉੱਥੇ ਮੁਕਤ ਪਰਾਇੰਦਾ ਦਾ ਤਾਂ ਬਾਹਰ ਨਿਕਲਦਾ ਤਿੰਨਾ ਗੁਣਾ ਚੋਂ ਸਤ ਗੁਣ ਜਿਹੜੇ ਨੇ ਤਿੰਨੇ ਗੁਣਾ ਵਾਲਿਆਂ ਨੂੰ ਇਹਨਾਂ ਨੇ ਮੰਨ ਲਿਆ ਹੈ ਅਵਤਾਰ ਤਿੰਨੇ ਗੁਣਾ ਵਾਲਿਆਂ ਨੂੰ ਮੰਨ ਲਿਆ ਸਰਗੁਣ ਕ੍ਰਿਸ਼ਨ ਮੰਨ ਲਿਆ ਜਿਹੜੇ ਅਵਤਾਰ ਬਣਾਏ ਨੇ ਇਹਨਾਂ ਦੀ ਹੋਣ ਲੱਗੀ ਪੂਜਾ ਕੋੜਾ ਬ੍ਰਹਮ ਮੰਨ ਲਿਆ ਉਹ ਮੰਨ ਲਿਆ ਨਿਰਗੁਣ ਸਰਗੁਣ ਬ੍ਰਹਮ ਨਿਰਗੁਣ ਬ੍ਰਹਮ ਉਹਨਾਂ ਜਿਹੜਾ ਮਾਲਾ ਪੁੱਠੀ ਫੇਰੀ ਹੋਈ ਆ ਉਹ ਕੱਟਤੀ ਇਹ ਜਿਹੜੇ ਰਾਜਗੁਣ ਤਮਗੁਣ ਸਤਗੁਣ ਨੇ ਇਹਦੇ ਵਿੱਚ ਜਿਹੜੇ ਫਸੇ ਨੇ ਇਹੀ ਤਾਂ ਮਾਇਆ ਦੇ ਵਿੱਚ ਫਸੇ ਹੋਏ ਨੇ ਜੇ ਮਾਇਆ ਤੋਂ ਉੱਪਰ ਉੱਠੇ ਚੌਥੇ ਪਦ ਵਿੱਚ ਜਾਵੇ ਐ ਸੁਣ ਕੇ ਘਾਟ ਜਾਵੇ ਉੱਥੇ ਜਾ ਕੇ ਮੁਕਤੀ ਹੈ ਉਹ ਪੂਰਨ ਗਿਆਨ ਨਹੀਂ ਹੈ ਛਾਇਆ ਹੀ ਹੈ ਉਹਦੀ ਪਿਰਖ ਕੀ ਛਾਇਆ ਉਹ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾ ਜਿੱਥੇ ਤੱਕ ਛਾਇਆ ਉੱਥੇ ਤੱਕ ਜਨਮ ਮਰਨ ਹੈ ਜਿੱਤੇ ਧੂਪ ਨਾਲ ਛਾਂ ਹੈ ਜਦ ਹੋਏ ਦਸਦੇ ਜੋ ਜੇ ਛੇਪੇ ਜਨਮਨ ਕੱਟ ਹੁੰਦਾ ਜਿੱਤੇ ਧੂਪ ਨਾਲ ਹੀ ਛਾਉ ਠੀਕ ਜਿੱਤੇ ਤੱਕ ਮਾਇਆ ਤੇ ਤੱਕ ਮਾਇਆ ਦੀ ਛਾਇਆ ਹੈ ਜਿੱਥੇ ਤੱਕ ਮਾਇਆ ਦਾ ਮੋਹ ਹੈ ਉੱਥੇ ਤੱਕ ਛਾਇਆ ਹੈ ਜਿੱਥੇ ਤੱਕ ਮਾਇਆ ਦਾ ਭਰਮ ਉੱਥੇ ਤੱਕ ਛਾਇਆ ਹੈ ਹਾਂਜੀ ਜਿਸ ਨੂੰ ਕਿਰਪਾ ਕਰੇ ਹਰੀ ਗੁਰਮੁਖੀ ਇਹ ਕੌਣ ਹੈ ਹੁਣ ਪਰਮੇਸ਼ਰ ਹੈ ਗੁਰਮੁਖੀ ਗੁਰਮੁਖੀ ਹੀ ਪਰਮੇਸ਼ਰ ਕਿਰਪਾ ਕਰੂਗਾ ਜਿਹਦੇ ਤੇ ਕਿਰਪਾ ਹੋ ਜਵੇ ਉਹ ਹਰੀ ਧਾਰਤਾ ਹੈ ਧੜਕਣ ਮੇ ਹੱਦੀ ਵਸੇ ਉਹ ਗੁਰਮੁਖੀ ਹਾਰ ਹੈ ਹਰੀ ਹੈ ਕ੍ਰਿਸ਼ਨ ਗੁਰਮੁਖੀ ਨਹੀਂ ਮੈਂ ਨਾ ਕਰਦਾ ਇੱਥੇ ਗੁਰਮੁਖੀ ਹਰੀ ਤਾਂ ਆਇਆ ਐ ਤਾਂ ਹਰੀ ਹੈ ਗੁਰਮੁਖੀ ਮੈਂ ਨਾ ਹੀ ਕੁਝ ਹਾਂ ਨਹੀਂ ਕੁਝ ਆਇਆ ਨਾ ਮੋਰਾ ਇਹ ਉਹ ਕਹਿੰਦਾ ਹੁਣ ਚੌਥੇ ਮੁਕਤੀ ਕਰਾਏ ਦਾ ਵੀ ਹੁਣ ਇਹ ਚੌਥੇ ਪਦ ਉਹ ਚੌਥੇ ਪਦ ਦੇ ਵਿੱਚ ਪਹੁੰਚਦਾ ਫਿਰ ਮੁਕਤੀ ਹੈ ਠੀਕ ਹੈ ਹਾਂਜੀ ਤੁਨੋ ਉਪਜੇ 10 ਅਵਤਾਰਾ ਸ੍ਰਿਸ਼ਟੀ उपाय ਕੀਆ ਪਾਸਾਰਾ ਦੇਵ ਦਾਨਵ ਗਣ गंधर्व ਸਾਜੇ ਸਭ ਲਿਖਿਆ ਕਰਮ ਕਮਾਇੰਦਾ ਸੁਨੋ ਉਪਜੇ ਦਸ ਅਵਤਾਰਾ ਸੁਨ ਤੋਂ ਹੀ ਸੁਨ ਅਵਸਥਾ ਤੋਂ ਹੀ ਦਸੇ ਅਵਤਾਰ ਪੈਦਾ ਹੋਏ ਨੇ ਸਿਸ਼ਟ ਉਪਾਏ ਕੀ ਆਪਾ ਸਾਰਾ ਸਿਸ਼ਟੀ ਪੈਦਾ ਕਰ ਲਈ ਸਾਰਾ ਕਰ ਲਾ ਹੋ ਗਿਆ ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਦੇਵ ਦੇਵਤੇ ਦਾਨਵ ਰਾਖਸ਼ ਗਣ ਗੰਧਰਵ ਅਜਿਹੇ ਕੌਣ ਵਜਾਉਣ ਵਾਲੇ ਇਹਨਾਂ ਦਾ ਮਨੋਰੰਜਨ ਕਰਨ ਵਾਲੇ ਇਹ ਸਾਜਲੇ ਸਾਰੇ ਸਭ ਲਿਖਿਆ ਕਰਮ ਕਮਾਏ ਦਾ ਜਿਵੇਂ ਕਹਿਤਾ ਮੰਨਿਆ ਹੋਇਆ ਅੰਦਰ ਆਪਣੀ ਇੱਛਾ ਅਨਸਾਰ ਚੱਲਣ ਦੀ ਕੋਸ਼ਿਸ਼ ਕਰਦੇ ਨੇ ਪਰ ਨਹੀਂ ਚੱਲ ਸਕਦੇ ਲਿਖਿਆ ਜੋ ਅੰਦਰੋਂ ਉਹ ਲਿਖਦਾ ਹੈ ਉਹ ਹੁਕਮ ਕਰਦਾ ਹੈ ਨਾ ਉਹ ਆ ਜੋ ਲਿਖਣ ਭੇਜਦਾ ਕਰਮ ਤਾਂ ਉਹੀ ਕਰਦੇ ਨੇ ਪਰ ਆਪਣੇ ਜੋ ਕਰਦੇ ਨੇ ਉਹਨੂੰ ਲਿਖ ਲੈਂਦੇ ਨੇ ਮੈਂ ਚੰਗਾ ਕਰਦਾ ਮਾੜਾ ਕਰਦਾ ਪੁੰਨ ਕਰਦਾ ਪਾਪ ਕਰਦਾ ਜੋ ਕਰਦੇ ਨੇ ਉਹਨੂੰ ਉਹਦਾ ਲੇਖਾ ਰੱਖਦੇ ਨੇ ਅੱਛਾ ਜਿਹੜੇ 10 ਅਵਤਾਰ ਆ ਇਹ ਤਾਂ ਪੋਜ਼ਿਟਿਵ ਹੈ ਨਾ ਫਿਰ ਸੁਣੋ ਉਪਜੇ 10 ਅਵਤਾਰ ਹਾਂ 10 ਅਵਤਾਰ ਤਾਂ ਪੋਜ਼ਿਟਿਵ ਨੇ ਉਹ ਵੀ ਸੁਣ ਤੋਂ ਪੈਦਾ ਹੋਏ ਨੇ ਜੇ ਸੁਣਨ ਸਮਾਦ ਸੀ ਤਾਂ ਅਵਤਾਰ ਜਨਮ ਲੈ ਸਕਦਾ ਸਹਿਜ ਸਮਾਦ ਵਾਲਾ ਨਹੀਂ ਜਨਮ ਲੈਂਦਾ ਹੁੰਦਾ ਪੂਰਨ ਸਮਾਧ ਅਵਸਥਾ ਚੋਂ ਹੀ ਇੱਥੇ ਜਨਮ ਲਊ ਜਿਵੇਂ ਲੈਣਾ ਹੈ ਸਮਾਧ ਦਾ ਜਨਮ ਨਹੀਂ ਲੈ ਸਕਦਾ ਇਹ ਟੋਕੇ ਹੋ ਕੇ ਆਇਆ ਉਹ ਨਹੀਂ ਜਨਮ ਲੈ ਸਕਦਾ ਜਿਹਨੂੰ ਮੁਕਤੀ ਮਿਲ ਜਾ ਜਨਮ ਲਊਗਾ ਇੱਕ ਇੱਕ ਜਨਮ ਦਾ ਹੋਊਗਾ ਹੀ ਹੋਊਗਾ ਇਸ ਕਰਕੇ ਮੁਕਤ ਬੱਪਰੇ ਵੀ ਗਿਆਨੀ ਤਿਆਗ ਉਹ ਜਨਮ ਲੈ ਕੇ ਆਪਣੀ ਛੁੱਟੀ ਕਰਦੇ ਨੇ ਨਹੀਂ ਤੁਸੀਂ ਕੀ ਕਿਹਾ ਸੁਨ ਸਮਾਦ ਵਾਲਾ ਹੀ ਜਨਮ ਲਊਗਾ ਹਾਂ ਸਮਾਦ ਵਾਲਾ ਨਹੀਂ ਲੈਂਦਾ ਸੁਨ ਸਮਾਦ ਤਾਂ ਹੋਣਾ ਹੈ ਜਿਹੜਾ ਸੁਨ ਸਮਾਦ ਨਹੀਂ ਹੈ ਉਹਦੀ ਕਿਹੜੀ ਅਵਸਥਾ ਹੈ ਫਿਰ ਹੁਣ ਇੱਥੇ ਕਿਤੇ ਸੁਨ ਸਮਾਦ ਮੁਕਤੀ ਦੀ ਅਵਸਥਾ ਹੈ ਉਹ ਹਾਂ ਜਿਹੜਾ ਜਿਹੜਾ ਸੁਨ ਸਮਾਦ ਇੱਥੇ ਹੋ ਗਿਆ ਭਵ ਸਾਗਰ ਚੋਂ ਮੁਕਤ ਹੈ ਪਤਾ ਉਹ ਸਿਰਫ ਜਨ ਪਦਾਰਥ ਨਹੀਂ ਹੈ ਉਹ ਤੇ ਸੁਨ ਚ ਜਨ ਪਦਾਰਥ ਜੇ ਨਾਮ ਪਦਾਰਥ ਨਾਲ ਮਿਲ ਰਿਹਾ ਸਮਾਦ ਨਾਲ ਇਹ ਜੋ ਗਾਂਧੀ ਅਵਸਥਾ ਹੈ ਸਮਾਦ ਹਾਂ ਉਹ ਤਾਂ ਚਾਰ ਪਦਾਰਥ ਵਾਲੀ ਅਵਸਥਾ ਇਹ ਤਾਂ ਦੋ ਵਾਲੀ ਹੋਈ ਹੈ ਫਿਰ ਨਹੀਂ ਦੋ ਵਾਲੀ ਹੈ ਤਾਂ ਹੀ ਜਨਮ ਲੈਣਾ ਪਿਆ ਉਹਨਾਂ ਅਵਤਾਰਾਂ ਨੂੰ ਉਹਨਾਂ ਨੇ ਸਿਰਫ ਸਾਡੇ ਫਾਇਦੇ ਵਾਸਤੇ ਜਨਮ ਲਿਆ ਕੀ ਇਹ ਦੂਸਰੇ ਜੀਵਾਂ ਦਾ ਉਧਾਰ ਕਰ ਸਕੀ ਦੋਏ ਪਾਸੇ ਨੇ ਭੇਜੇ ਅਗਲੇ ਨੇ ਜਨਮ ਲੈ ਜਾ ਕੇ ਕੰਮ ਕਰਕੇ ਆ ਤਾਂ ਤੈਨੂੰ ਅਗਲਾ ਅਗਲੀ ਸੀਟ ਮਿਲੂ ਸੀਟ ਨਹੀਂ ਲੈਣੀ ਦੇ ਵੀ 10 ਅਵਤਾਰੇ ਹੋਏ ਆ ਨਾਨਕ ਵਾਲੀ ਕੁੱਲ ਦੇ 10 ਅਵਤਾਰ ਹੋਏ ਆ ਇਹ ਤਾਂ ਅਵਤਾਰ ਅਸੀਂ ਮੰਨਦੇ ਹੀ ਨਹੀਂ ਤੇ ਉਹ ਅਵਤਾਰਾਂ 'ਚ ਔਰ ਇਹਨਾਂ 'ਚ ਕੀ ਫਰਕ ਹੈ ਇਹ ਗੁਰਮੁਖ ਨਹੀਂ ਹੁੰਦੇ ਅਵਤਾਰ ਨਹੀਂ ਨਹੀਂ ਉਹ ਗੱਲ ਹੋਰ ਹੈ ਹੋਰ ਹੈ ਉਹ ਅਵਤਾਰ ਰਾਜੇ ਨੇ ਹੋਏ ਨੇ ਜਿਹੜੇ ਸੱਤਾ ਉਹਨਾਂ ਕੋਲ ਸੀਗੀ ਤੇ ਉਹਨਾਂ ਕੋਲ ਮੈਨ ਪਾਵਰ ਵੀ ਸੀ ਬੁੱਧ ਪਲ ਵੀ ਸੀ ਤਿੰਨੇ ਵੱਲ ਇਕੱਠੇ ਸੀ ਉਹਨੂੰ ਅਵਤਾਰ ਕਹਿੰਦੇ ਨੇ ਠੀਕ ਹੈ ਧਰਤੀ ਉੱਤੇ ਮੈਨ ਪਾਵਰ ਵੀ ਉਹਦੇ ਕੋਲ ਸਭ ਤੋਂ ਜ਼ਿਆਦਾ ਹੋਵੇ ਬਾਹੂ ਆ ਗਿਆ ਉਹਦੇ 'ਚ ਧਨ ਵੱਲ ਵੀ ਸਭ ਤੋਂ ਜ਼ਿਆਦਾ ਹੋਵੇ ਬੁੱਧ ਵੱਲ ਵੀ ਸਭ ਤੋਂ ਜ਼ਿਆਦਾ ਹੋਵੇ ਫਿਰ ਅਵਤਾਰ ਹੈ ਇੱਕ ਨਾਲ ਨਹੀਂ ਹੈਗਾ ਅਵਤਾਰ ਠੀਕ ਹੈ ਸ੍ਰਿਸ਼ਟੀ ਉਪਾਏ ਕੀ ਆਪਾਂ ਸਾਰਾ ਦਾ ਕੀ ਅਰਥ ਬਣਦਾ ਫਿਰ ਅਵਤਾਰ ਪਹਿਲਾਂ ਆਏ ਸ੍ਰਿਸ਼ਟੀ ਤਾਂ ਪਹਿਲਾਂ ਪੈਦਾ ਹੋਈ ਹੋਵੇ ਨਹੀਂ ਸ੍ਰਿਸ਼ਟੀ ਪੈਦਾ ਕੀਤੀ ਆ ਪਸਾਰਾ ਕੀਤਾ ਅਵਤਾਰ ਪਹਿਲਾਂ ਜਦ ਸ਼ੁਰੂ ਹੋਇਆ ਅਵਤਾਰ ਪੈਦਾ ਹੋਏ ਨੇ ਨਾਲ ਅਵਤਾਰ 10 ਇਕੱਠੇ ਹੀ ਥੋੜੀ ਪੈਦਾ ਹੋਏ ਨੇ ਇਹਦਾ ਮਤਲਬ ਇਹ ਨਹੀਂ ਉਹ ਦੱਸ ਰਹੇ ਨੇ ਟਾਈਮ ਨੂੰ ਪਹਿਲਾਂ 10 ਅਵਤਾਰ ਪੈਦਾ ਕੀਤੇ ਫਿਰ ਸ੍ਰਿਸ਼ਟੀ ਤੁਹਾਨੂੰ ਤਾਂ ਹੀ ਦਸ ਅਵਤਾਰ ਪੈਦਾ ਹੋਏ ਨੇ ਤੁਹਾਨੂੰ ਤਾਂ ਹੀ ਸ੍ਰਿਸ਼ਟੀ ਸਾਰਾ ਹੋਇਆ ਆ ਆ ਕਹਿ ਰਹੇ ਨੇ ਦਸ ਅਵਤਾਰ ਇਕੱਠੇ ਹੀ ਪੈਦਾ ਕਰ ਲੈ ਫਿਰ ਸ੍ਰਿਸ਼ਟੀ ਇਹ ਨਹੀਂ ਅਰਥ ਹੈ ਸੁਣਨ ਹੁਣ ਇੱਥੇ ਸੁਣਨ ਦਾ ਅਰਥ ਕੀ ਬਣੂਗਾ ਸੁਣੋ ਉਪਜੇ ਦਾਸ ਅਵਤਾਰ ਇਹਨਾਂ ਦੀ ਦਾਲ ਹੋਈ ਹੋਈ ਹੈ ਸੁਣਨ ਸਮਾਜ ਲਗਾਇਆ ਦਾ ਸੀ ਜਦ ਜਦ ਤੋਂ ਬਾਅਦ ਐ ਹੋਇਆ ਐ ਹੋਇਆ ਐ ਹੋਇਆ ਐ ਹੋਇਆ ਬਸ ਅੱਛਾ ਦੇਵ ਦਾਨਵ ਗਣ ਗੰਧਰਵ ਸਾਜੇ ਇਹ 네ਗੇਟਿਵ ਹੈ ਹੁਣ ਦਾਨਵ ਹੋ ਗਏ ਜਿਵੇਂ ਗਣ ਗੰਧਰਵ ਇਹ ਦੇਵਤਾ ਠੀਕ ਹੈ ਦਾ ਨਾ ਇੱਥੇ ਆ ਕੇ ਲੋਕਾਂ ਨੇ ਰੱਖੇ ਨੇ ਦੇਵ ਦਾਨਵ ਅੱਛਾ ਜੀ ਇੱਥੇ ਦੇ ਨਾਮ ਨੇ ਇਹ ਤਾਂ ਰੱਖੇ ਇੱਥੇ ਦੀ ਭਾਸ਼ਾ ਹੈ ਇਹ ਹੈ ਸਾਰੇ ਹੁਕਮ ਹੈ ਜੀ ਹਾਂ ਠੀਕ ਹੈ ਜੀ ਹਾਂ ਜੀ ਗੁਰਮੁਖੀ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗੋਂ ਜੁਗੰਤਰ ਮੁਕਤੀ ਪਰਾਇਣ ਸੋ ਮੁਕਤ ਭਇਆ ਪਤ ਪਾਇਨ ਗੁਰਮੁਖੀ ਸਮਝਿਆ ਰੋਗ ਨਾ ਹੋਈ ਜਿਹੜਾ ਗੁਰਮੁਖੀ ਹੈ ਗੁਰਮੁਖੀ ਬੁੱਧੀ ਵਾਲਾ ਵਿਵੇਕ ਬੁੱਧੀ ਵਾਲਾ ਸਮਝ ਵਿੱਚ ਜਿਹੜਾ ਖੇਡ ਨੂੰ ਰਾਮ ਦੀ ਕਥਾ ਨੂੰ ਫਿਰ ਉਹ ਰੋਗੀ ਦੀ ਉਹਨੂੰ ਹੰਕਾਰ ਨਹੀਂ ਹੁੰਦਾ ਗੁਰਮੁਖੀ ਬੁੱਧੀ ਗੁਰਮੁਖੀ ਸਮਝਦਾ ਹੰਕਾਰ ਨਹੀਂ ਹੁੰਦਾ ਹੁੰਦਾ ਹੰਕਾਰ ਰੋਗ ਹੈ ਸਾਰੇ ਜਿਹੜੇ ਗਿਆਨ ਨੇ ਰੋਗ ਪੈਦਾ ਵਧਾਉਂਦੇ ਨੇ ਰੋਗ ਵਧਾ ਦਿੰਦੇ ਨੇ ਪਰ ਗੁਰਮੁਖੀ ਜਿਹੜੀ ਹੈਗੀ ਹੈ ਵਿਚਾਰਧਾਰਾ ਇਹਦਾ ਜਿਹੜਾ ਗਿਆਨ ਹੈ ਰੋਗ ਨਹੀਂ ਹੋਣ ਦਿੰਦਾ ਇਹ ਤੋਂ ਘੱਟ ਗਿਆਨ ਵਾਲੇ ਨੇ ਉਹਨਾਂ ਨੂੰ ਉਹਦਾ ਹੰਕਾਰ ਹੋ ਜਾਂਦਾ ਉਹ ਜਿਹੜੀ ਮਤ ਬਣਾਉਂਦੇ ਨੇ ਹੰਕਾਰ ਦੀ ਮਤ ਹੁੰਦੀ ਹੈ ਉਹ ਚ ਹੰਕਾਰ ਯੁਕਤ ਹੁੰਦੀ ਹੈ ਰੋਗ ਨਾ ਹੋਈ ਗੁਰਮੁਖ ਨੂੰ ਰੋਗ ਨਹੀਂ ਹੋ ਸਕਦਾ ਹੰਕਾਰ ਨਹੀਂ ਵਧਿਆ ਹੁੰਦਾ ਕਾਰੋਜ ਪੈਦਾ ਹੀ ਨਹੀਂ ਹੋ ਸਕਦਾ ਰੋਗ ਨਾ ਹੋਈ ਹਾਂਜੀ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਇਹ ਗਿਆਨ ਦੀ ਪੌੜੀ ਹੈ ਉਹ ਕਿਹੜਾ ਗਿਆਨ ਹੈ ਕਿਵੇਂ ਕਿਉਂ ਨਹੀਂ ਹੁੰਦਾ ਉਹਨੂੰ ਨੂੰ ਹੰਕਾਰ ਇਹ ਤਾਂ ਗੁਰ ਕੀ ਪੌੜੀ ਕੋ ਚੜੇ ਤਾਂ ਸਮਝ ਆਵੇ ਰੋਗ ਹੁੰਦਾ ਨਹੀਂ ਜਾਣੇ ਜਨ ਕੋਈ ਕੋਈ ਵਿਰਲਾ ਜਨ ਜਾਣਦਾ ਇਹ ਗਿਆਨ ਦੀ ਪੌੜੀ ਨੂੰ ਇਹ ਗਿਆਨ ਦੀ ਚੜਾਈ ਨੂੰ ਕੋਈ ਵਿਰਲਾ ਜਨ ਜਾਣਦਾ ਉਹ ਸਭ ਤੋਂ ਉੱਚਾ ਤਾਂ ਹੋ ਜਾਂਦਾ ਬੁੱਧ ਉਹ ਉੱਚਾ ਤਾਂ ਲੰਘ ਜਾਂਦਾ ਪਰ ਹੰਕਾਰ ਨਹੀਂ ਹੁੰਦਾ ਉਹਨੂੰ ਉੱਤੇ ਖੜੇ ਨੂੰ ਹੰਕਾਰ ਨਹੀਂ ਹੁੰਦਾ ਹਰੇਕ ਆਦਮੀ ਨੂੰ ਉੱਤੇ ਖੜੇ ਨੂੰ ਹੰਕਾਰ ਹੋ ਜਾਂਦਾ ਅਜੱਟ ਨੂੰ ਦਾ ਸਾਗੇ ਤੇ ਚੱਲ ਜਾਉਦਾ ਹੀ ਹੋ ਜਾਂਦਾ ਚਾਰ ਗੁੰਗਲ ਉੱਚਾ ਹੁੰਦਾ ਧਰਤੀ ਨੂੰ ਗੁਰਮੁਖੀ ਸਮਝੇ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਇਹ ਗਿਆਨ ਦੀ ਪੌੜੀ ਹੈ ਇੱਕ ਇੱਕ ਜੁਨੀ ਚੜਨਾ ਹੈ ਜੀ ਪੌੜੀ ਨਾਲ ਚੜਦਾ ਚਲਾ ਗਿਆ ਅਖੀਰ ਜਾ ਕੇ ਗੁਰਮੁਖ ਹੋ ਗਿਆ ਫਿਰ ਜਾ ਕੇ ਗੁਰਮੁਖ ਹੈ ਜੁਗੇ ਜੁਗੰਤਰ ਮੁਕਤੀ ਪਰਾਇਣ ਸੋ ਮੁਕਤੀ ਭਇਆ ਪਤ ਪਾਏ ਜੁਗੋ ਜੁਗੰਤਰ ਮੁਕਤ ਪ੍ਰਾਣ ਆ ਜੁਗਾ ਜੁਗੰਤਰ ਤੱਕ ਮੁਕਤ ਰਹਿੰਦਾ ਫਿਰ ਉੱਥੇ ਪ੍ਰਾਣ ਦਾ ਕੀ ਅਰਥ ਹੁੰਦਾ ਮੁਕਤੀ ਜਿੱਥੇ ਤੱਕ ਪ੍ਰਾਪਤੀ ਹੈ ਉਹ ਤੋਂ ਅੱਗੇ ਚਲਾ ਗਿਆ ਉਹ ਮੁਕਤੀ ਪ੍ਰਾਪਤ ਕਰ ਲਈ ਜਿਵੇਂ ਆਪਾਂ ਕਹਿੰਦੇ ਉਹ ਉਹਨੂੰ ਦਸਵੀਂ ਪੜ ਗਿਆ ਹਾਈ ਸਕੂਲ ਤੋਂ ਨਿਕਲ ਗਿਆ ਬਾਹਰ ਉਹ ਮੁਕਤੀ ਦੀ ਮੰਜ਼ਲ ਪਾ ਲਈ ਉਹਨੇ ਪ੍ਰਾਣ ਹੋ ਗਿਆ ਤੋ ਮੁਕਤੀ ਪਾਇਆ ਪਤ ਪਾਇਨ ਦਾ ਉਥੇ ਜਿੱਦਾਂ ਹੈ ਸੱਚਖੰਡ ਉਹਦੀ ਹਾਂਜੀ ਪੰਚ ਤਤ ਤੁਨੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ ਪੁਰਾ ਪਲਾ ਦੋਇ ਮਸਤਕ ਲਿਖੇ ਪਾਪ ਪੁੰਨ ਵੀ ਜਾਇੰਦਾ ਜਿਹੜਾ ਪੰਜ ਤਤ ਸੀ ਨਾ ਪਰਮ ਤਤ ਉਹ ਫਿਰ ਚਮਕਿਆ ਫਿਰ ਸੁਨ ਅਵਸਥਾ ਤੋਂ ਜਦ ਚਮਕਿਆ ਪ੍ਰਗਾਸਾ ਹੋਇਆ ਜਦੋਂ ਸਹਿਜ ਵਿੱਚ ਆਇਆ ਪੰਜ ਤਤ ਤੋਂ ਸੁਨ ਤੋਂ ਜਦ ਪੰਜ ਤਤ ਜਿਹੜਾ ਸੀ ਪਰਮ ਤਤ ਸਹਿਜ ਵਿੱਚ ਆਇਆ ਪ੍ਰਗਾਸਾ ਹੋਇਆ ਬਾਹਰ ਮੁਖੀ ਹੋਇਆ ਧਿਆਨ ਉਹਦਾ ਤੇ ਸੰਜੋਗੀ ਕਰਮ ਅਭਿਆਸਾ ਇਹ ਸੰਜੋਗੀ ਹੋ ਗਿਆ ਫਿਰ ਜੁੜ ਗਿਆ ਸਾਰੀ ਮਾਇਆ ਨਾਲ ਕਰਮ ਅਭਿਆਸ ਉਧਰ ਕਰਮ ਦਾ ਅਭਿਆਸ ਚੱਲ ਪਿਆ ਬੁਰਾ ਭਲਾ ਦੋਏ ਮਸਤਕ ਲੀਕੇ ਪਾਪ ਪੁੰਨ ਵੀ ਜਾਏਂਦਾ ਖਬਰ ਹੱਥ ਪਾਸੇ ਬੁਰਾ ਲਿਖ ਲਿਆ ਸੱਜੇ ਹੱਥ ਪਾਸੇ ਭਲਾ ਲਿਖ ਲਿਆ ਕੋਈ ਕਦੇ ਖੱਬੇ ਆਈ ਵਾਲੀ ਮੁੱਠੀ ਬੀਜ ਬੀਜ ਦਿੰਦਾ ਕਦੇ ਕਰੇ ਹੱਥ ਵਾਲੀ ਬੀਜ ਦਿੰਦਾ ਕਦੇ ਸਾਡਾ ਬੀਜ ਬੀਜ ਦਿੰਦਾ ਕਦੇ ਝੂਠ ਦਾ ਬੀਜ ਬੀਜ ਦਿੰਦਾ ਜਿਹੇ ਜਾ ਸੋਏ ਪਾਪਰ ਦੇ ਬੀਜ ਬੀਜੀ ਜਾਂਦਾ ਇਹ ਜਦੋਂ ਸੁੰਨ ਅਵਸਥਾ ਤੋਂ ਦੁਬਾਰਾ ਭਵ ਸਾਗਰ ਵੀ ਸ਼ੁਰੂ ਹੋਇਆ ਉਸ ਸਮੇਂ ਦੀ ਗੱਲ ਹੈ ਜੀ ਹਾਂ ਹਾਂ ਜਦੋਂ ਉਹ ਜਨਮ ਲਿਆ ਜਿਆਦੇ ਤ੍ਰੇਤੇ ਜਦੋਂ ਵੀ ਤਾਂ ਸੁਣਨਾ ਠੀਕ ਹੈ ਤ੍ਰੇਤੇ ਵੀ ਤਾਂ ਤੇਰੇ ਭਵਨ ਸੁਣਨ ਨੂੰ ਸੁਣਨ ਉਦੋਂ ਵੀ ਤਾਂ ਸੁਣ ਰਿਹਾ ਹੈ ਤੇ ਦੇਵ ਲੋਕ ਚ ਸੁਣ ਸੀ ਹੁਣ ਜਦੋਂ ਫਿਰ ਇਹ ਇੱਥੇ ਆਇਆ ਮਿਰਤ ਲੋਕ ਚ ਦੇ ਸੰਜੋਗੀ ਕਰਮ ਅਭਿਆਸਾ ਸ਼ੁਰੂ ਹੋ ਗਿਆ ਜੀ ਹਾਂ ਫਿਰ ਫਿਰ ਸੰਜੋਗੀ ਕਰਮ ਅਭਿਆਸਾ ਹੋ ਗਿਆ ਮਾਇਆ ਨਾਲ ਜੁੜ ਗਿਆ ਕਰਮ ਅਭਿਆਸ ਸ਼ੁਰੂ ਹੋ ਗਏ ਪਰ ਜਿਹੜਾ ਪੰਜ ਤਤ ਸੁਣੋ ਪ੍ਰਗਾਸਾ ਇਹ ਕਦੋਂ ਦੀ ਗੱਲ ਹੈ ਫਿਰ ਇਹ ਇਹਦੇ ਅੰਦਰ ਗਿਆਨ ਪੈਦਾ ਹੋ ਰਿਹਾ ਨਾ ਨਾ ਪੰਜ ਤਤ ਸੁਣੋ ਪ੍ਰਗਾਸਾ ਜ਼ਿਆਦਾ ਹੈ ਜਦ ਇਹਨੂੰ ਇੱਧਰ ਸੁਪਨਾ ਸ਼ੁਰੂ ਹੋਇਆ ਇਹਦਾ ਨੂੰ ਸੁਣਨ ਤੋਂ ਥੋੜਾ ਸਹਿਜ ਵਿੱਚ ਨਹੀਂ ਆਇਆ ਉਹਦੇ ਵਿੱਚ ਦੁਆਪਰ ਚ ਸੁਪਨਾ ਸ਼ੁਰੂ ਹੋ ਗਿਆ ਨਾ ਸੁਣਨ ਸੁਨ ਤੋਂ ਉਹਦਾ ਚਾਨਣਾ ਹੋ ਗਿਆ ਅੰਦਰ ਹਾਂਜੀ ਉਤਮ ਸਤਗੁਰ ਪੁਰਖ ਨਿਰਾਲੇ ਸ਼ਬਦੀ ਰੱਤੇ ਹਰੀ ਰਸ ਮਤ ਵਾਲੇ ਰਿੱਧੀ ਬੁੱਧੀ ਸਿੱਧੀ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਏਂਦਾ ਸਤਗੁਰ ਪੁਰਖ ਨਾਲ ਸਤਗੁਰ ਉੱਤਮ ਪੁਰਖ ਹੈ ਸਭ ਤੋਂ ਉੱਚੇ ਗਿਆਨ ਦੀ ਅਵਸਥਾ ਵਾਲਾ ਹੁੰਦਾ ਸਤਗੁਰ ਉਹ ਪੁਰਖ ਹੁੰਦਾ ਭਾਵੇਂ ਸਰੀਰ ਦੂਜਿਆਂ ਦਾ ਗਿਆਨ ਪੂਰਾ ਕਰਨ ਵਾਲਾ ਹੁੰਦਾ ਉਹ ਨਿਰਾਲ ਰਹਿੰਦਾ ਉਹ ਮਾਇਆ ਤੋਂ ਹਟ ਕੇ ਹੀ ਰਹਿੰਦਾ ਦੂਰ ਸੰਸਾਰ ਨਾਲ ਵੀ ਮੇਲ ਮਲਾਪ ਘੱਟ ਰੱਖਦਾ ਨਿਰਾਲਾ ਰਹਿੰਦਾ ਉਹਦੀ ਬਖਰੀ ਚਾਲ ਹੈ ਸੰਸਾਰੀ ਚਾਲ ਨਹੀਂ ਉਹਦੀ ਸ਼ਬਦ ਰਤੇ ਹਰ ਰਸ ਨੂੰ ਦਵਲ ਸ਼ਬਦ ਦਾ ਰੰਗ ਚੜਿਆ ਰਹਿੰਦਾ ਉਹਨੂੰ ਹਰ ਰਸ ਦੇ ਵਿੱਚ ਵਿੱਚ ਮਤਵਾਲਾ ਰਹਿੰਦਾ ਮੈਂ ਰਸ ਦੇ ਵਿੱਚ ਮਸਤ ਰਹਿੰਦਾ ਸ਼ਬਦ ਜਿਹੜਾ ਹੈਗਾ ਗੁਰਬਾਣੀ ਦੀ ਵਿਚਾਰ 'ਚ ਜੁਟਿਆ ਰਹਿੰਦਾ ਹਾਂਜੀ ਠੀਕ ਹੈ ਰਿੱਧੀ ਬੁੱਧੀ ਸਿੱਧੀ ਗਿਆਨ ਗੁਰੂ ਤੇ ਪਾਈ ਐ ਪੂਰੇ ਭਾਗ ਮਿਲਾਇਂਦਾ ਇੱਥੇ ਰਿੱਧੀ ਰਿੱਧੀ ਹੈ ਮਾਇਆ ਸੰਸਾਰੀ ਮਤਲਬ ਹੈ ਜੇ ਲੋੜਾਂ ਨੇ ਬੁੱਧੀ ਅਕਲ ਸਿੱਧੀ ਸਮਝ ਸੋਝੀ ਗਿਆਨ ਇਹ ਸਭ ਗੁਰੂ ਤੇ ਪਾਈਏ ਸਿੱਧਾ ਡਾਇਰੈਕਟਰ ਨੂੰ ਸੱਚਖੰਡ ਤੋਂ ਮਿਲਦਾ ਸ਼ਬਦ ਗੁਰੂ ਤੋਂ ਮਿਲਦਾ ਪਾਈਏ ਪੂਰੇ ਭਾਗ ਮਿਲਾ ਦਾ ਇਹ ਆ ਗਿਆ ਕਿਉਂਕਿ ਗਿਆਨ ਉਹਦਾ ਸੰਸਾਰੀ ਦਾ ਗਿਆਨ ਪੂਰਾ ਹੈ ਪੂਰੇ ਭਾਗ ਮਿਲਾਇਆ ਦਾ ਉਹ ਕਹਿੰਦੇ ਮਿਲਾ ਸਕਦਾ ਦੂਜਿਆਂ ਨੂੰ ਮਿਲਾਉਂਦਾ ਫਿਰ ਉਹ ਪੂਰੇ ਭਾਗ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਪੂਰੇ ਭਾਗ ਵਾਲਿਆਂ ਨੂੰ ਪਰ ਜਿਨ੍ਹਾਂ ਦੇ ਭਾਗ ਪੂਰੇ ਹੋਣ ਚੰਗੀ ਕਿਸਮਤ ਹੋਵੇ ਕਾਫੀ ਗਿਆਨ ਹੋਵੇ ਜਿਨ੍ਹਾਂ ਕੋਲ ਉਹਨਾਂ ਨੂੰ ਬੁਲਾਉਣ ਦੀ ਗੱਲ ਕਰ ਸਕਦਾ ਉਹ ਜੇ ਗਿਆਨ ਦੀ ਕਮੀ ਹੋਵੇ ਜਿਆਦਾ ਫਿਰ ਉਹਨਾਂ ਨੂੰ ਆਪੇ ਪੂਰੀ ਕਰਨੀ ਪਊ ਜੀ ਇਹ ਮਨ ਮਾਇਆ ਕੋ ਨੇਹ ਕਨੇਰਾ ਕੋਈ ਬੂਝੋ ਗਿਆਨੀ ਕਰੋ ਨਿਬੇਰਾ ਆਸਾ ਮਨਸਾ ਹਉਮੈ ਸੈਸਾ ਨਰ ਲੋਭੀ ਕੂੜ ਕਮਾਇੰਦਾ ਇਸ ਮਨ ਨੂੰ ਕਾਫੀ ਮਾਇਆ ਨਾਲ ਮੋਹ ਹੈ ਕੋਈ ਬੁੱਝੋ ਗਿਆਨੀ ਕਰੋ ਨਵੇੜਾ ਕੋਈ ਗਿਆਨਵਾਨ ਬੁੱਝੋ ਇਸ ਗੱਲ ਨੂੰ ਇਹਨੂੰ ਕਿਉਂ ਹੈ ਇਹਦਾ ਨਿਉ ਛਡਾਓ ਇਹਦਾ ਨਵੇੜਾ ਕਰੋ ਇਹਦਾ ਖੜਾ ਛਡਾਓ ਆਸਾ ਮਨਸਾ ਹਉਮੈ ਸੈਸਾ ਨਰ ਲੋਭੀ ਕੂੜ ਕਮਾਇੰਦਾ ਇਹ ਮਨ ਦੇ ਵਿੱਚ ਇੱਛਾ ਪੈਦਾ ਹੋਣੀ ਆਸ ਪੈਦਾ ਹੋਣੀ ਆਸਾ ਮਨਸਾ ਹਉਮੈ ਸੈਸਾ ਆਸ ਰੱਖਣੀ ਸ਼ਰਧਾ ਰੱਖਣੀ ਮਨ ਦੇ ਵਿੱਚ ਇੱਛਾ ਪੈਦਾ ਹੋਣੀ ਹਉਮੈ ਹੋਣੀ ਸੈਸਾ ਡਰ ਰਹਿਣਾ ਨਾਲ ਜੇ ਆਸਾ ਮਨਸਾ ਹਉਮੈ ਦੇ ਵਿੱਚ ਪਿੱਛੋਂ ਡਰ ਹੈ ਤਾਂ ਸਾਰੀਆਂ ਨੈਗੇਟਿਵ ਨੇ ਇਹ ਨਾਲ ਤਾਂ ਲੋਭੀ ਹੈ ਕੂੜ ਕਮਾਏ ਦਾ ਕਮਾਈਓ ਕੂੜ ਦੀ ਕਰਦਾ ਤੇ ਕੂੜ ਦੀ ਕਮਾਈ ਵਾਲੇ ਆਦਮੀ ਨੂੰ ਜਿਹੜਾ ਹੈਗਾ ਇਹ ਨਹੀਂ ਬੁੱਝ ਸਕਦਾ ਕੋਈ ਗਿਆਨੀ बुझूगा ਆਸਾ ਮਨਸਾ ਹਮਨ ਐਸਾ ਨਾ ਲੋਭੀ ਹੈ ਉਹ ਨਹੀਂ ਉਹ ਦੱਸ ਸਕਦਾ ਤੁਹਾਨੂੰ ਇਹ ਅੰਦਰ ਹੈ ਔਗਣ ਨੇ ਕਿਸੇ ਗਿਆਨੀ ਕੋਲ ਹੋਰ ਗਿਆਨੀ ਕੋਲ ਪੁੱਛ ਲਓ ਜੀ ਅੰਦਰ ਇਹ ਹੋਣ ਜਿਹਦੇ ਅੰਦਰ ਗਿਆਨਵਾਨ ਕਿੰਨਾ ਹੀ ਹੈ ਜੇ ਇਹਨਾਂ ਚੋਂ ਇੱਕ ਵੀ ਚੀਜ਼ ਹੈ ਆਸਾ ਮਨਸਾ ਹਮੇ ਸੈਸਾ ਹੈਗਾ ਗਿਆਨ ਕਿੰਨਾ ਹੀ ਹੈ ਚਾਹੇ ਕੁਝ ਵੀ ਹੈ ਕਿੱਡਾ ਹੀ ਸਾਧੂ ਹੈ ਨੂੰ ਨਹੀਂ ਇਹ ਗੱਲ ਦਾ ਪਤਾ ਹੈ ਵੀ ਮਾਇਆ ਨੂੰ ਜਿਹੜਾ ਨਿਉ ਕਨੇਰਾ ਮੈਂ ਛੁੱਟੂ ਉਹਦਾ ਆਪਣਾ ਨਹੀਂ ਜੇ ਜਿਹਨੂੰ ਪਤਾ ਹੁੰਦਾ ਤਾਂ ਆਪਣਾ ਨਾ ਛਡਾ ਲੈਂਦਾ ਉਹ ਤਾਂ ਨਹੀਂ ਕੰਮ ਹੋਣਾ ਹੋਰ ਕਿਤੇ ਕੋ ਜਾਓ ਹਾਂਜੀ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਕਰ ਬਾਰਾ ਨਾਨਕ ਨਿਰਮਲ ਨਾਦ ਸ਼ਬਦ ਤੁਨੀ ਸਚ ਰਾਮੈ ਨਾਮ ਸਮਾਇੰਦਾ ਸਤਗੁਰ ਤੇ ਪਾਏ ਵਿਚਾਰਾ ਸਤਗੁਰ ਤੋਂ ਵਿਚਾਰਧਾਰਾ ਪਾਈ ਜਾਊਗੀ ਸਹੀ ਸੇਧ ਸਤਗੁਰ ਤੋਂ ਮਿਲੂਗੀ ਸੁਨ ਸਮਾਦ ਸੱਚੇ ਘਰਵਾਰਾ ਸੁਨ ਸਮਾਦ ਕੀ ਹੁੰਦੀ ਹੈ ਸੱਚਾ ਘਰਵਾਰ ਕੀ ਹੈ ਇਹ ਤਾਂ ਸਤਗੁਰ ਤੋਂ ਪਤਾ ਲੱਗੂ ਜੀ ਲੋਕ ਤਾਂ ਇੱਥੇ ਜਾਣਦੇ ਨੇ ਸੰਸਾਰ ਦੀ ਗੱਲਾਂ ਕਰਦੇ ਨੇ ਨਾਨਕ ਨਿਰਮਲ ਨਾਦ ਸ਼ਬਦ ਤੋਂ ਨਾਨਕ ਕਹਿੰਦਾ ਨਿਰਮਲ ਨਾਦ ਜਿਹੜਾ ਉਹਦੀ ਸ਼ਬਦ ਤੋਂ ਨਾ ਇਹ ਮਾਇਆ ਦਾ ਨਾਲ ਨਹੀਂ ਜਿਹੜੇ ਜੋਗੀ ਲਈ ਫਿਰਦੇ ਨੇ ਜਾਂ ਜਿਹੜੇ ਜੋਗੀ ਸੁਣਦੇ ਨੇ ਮਾਇਆ ਦਾ ਸ਼ਬਦ ਮਾਇਆ ਦਾ ਸ਼ਬਦ ਜਿਹੜਾ ਹੈਗਾ ਉਹ ਨਿਰਮਲ ਨਾਦ ਨਹੀਂ ਹੁੰਦਾ ਨਾਦ ਨਾਲ ਨਿਰਮਲ ਲਫ਼ਜ਼ ਲਾਉਣ ਦਾ ਮਤਲਬ ਇਹ ਹੈ ਕਿ ਮਾਇਆ ਤੋਂ ਪੈਦਾ ਨਹੀਂ ਹੁੰਦਾ ਨਿਰਮਲ ਨਾਦ ਸ਼ਬਦ ਤੋਂ ਨਹੀਂ ਸ਼ਬਦ ਦੀ ਧੁਨੀ ਹੈ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ ਉਹ ਸੱਚ ਰਾਮੇ ਨਾਮ ਮਲਾਇਣ ਉਹ ਸੱਚ ਸੱਚ ਰੂਪ ਹੈ ਹੱਥ ਤੋਂ ਪੈਦਾ ਹੋਈ ਹੋਈ ਹੈ ਰਾਮਾ ਨਾਮ ਮਲਾਇਨ ਦਾ ਰਾਮੇ ਨੂੰ ਆ ਜਿਹੜਾ ਮਾਨਾ ਨਾ ਇਹਨੂੰ ਨਾਮ ਦੇ ਵਿੱਚ ਲੀਨ ਕਰ ਦਿੰਦਾ ਮਾਇਆ ਤੋਂ ਤਾਂ ਮਨ ਪਰੇ ਹੁੰਦਾ ਹੀ ਆ ਰਾਮਾ ਜਿਹੜਾ ਰਾਮ ਦਾ ਨਾਲ ਜੁੜਿਆ ਹੋਇਆ ਹੈ ਰਾਮਾ ਰਾਮ ਚ ਰਮਿਆ ਹੋਇਆ ਮਨ ਉਹਨੂੰ ਚੱਕ ਕੇ ਸ਼ਬਦ ਨਾਲ ਜੋੜ ਦਿੰਦਾ ਨਾਦ ਸ਼ਬਦ ਤੋਂ ਨਹੀਂ ਇਹ ਸ਼ਬਦ ਗੁਰੂ ਹੈ ਜੀ ਹਾਂ ਸਚ ਰਾਮੇ ਨਾਮ ਸਮਾਏ ਦਾ ਹੁਣ ਪੂਰਨ ਬ੍ਰਹਮ ਜਿਹੜਾ ਹੈਗਾ ਉਹ ਸ਼ਬਦ ਚ ਸਮਾ ਗਿਆ ਹੈ ਜੀ ਹਾਂ ਠੀਕ ਹੈ ਨਾ ਚਾਹੁੰਦੇ ਉਹਦਾ ਨਾਮ ਹੈ ਸਮਾਉਂਦਾ ਪੂਰਨ ਬ੍ਰਹਮ ਨਹੀਂ ਸਮਾਉਂਦਾ ਹੁੰਦਾ ਅੱਛਾ ਜੀ ਉਹਦਾ ਮਨ ਸਮਾਉਂਦਾ ਹੁੰਦਾ ਉਹਦੀ ਧਿਆਨ ਸਮਾਉਂਦਾ ਹੁੰਦਾ ਪੂਰਨ ਬ੍ਰਹਮ ਦਾ ਜੇ ਗਿਆ ਫਿਰ ਤਾਂ ਕੋਈ ਰਹੀ ਨਾ ਜੇ ਉਹ ਸਮਾ ਗਿਆ ਪੂਰਨ ਬ੍ਰਹਮ ਸਾਰਾ ਹੀ ਆਪਾਂ ਮੰਨ ਲਈਏ ਤੇ ਤਾਂ ਹੁਕਮ ਬਚਿਆ ਹਾਕਮ ਤਾਂ ਬਚਿਆ ਹੀ ਨਾ ਅੱਛਾ ਉਹਦਾ ਧਿਆਨ ਮਾਇਆ ਚੋਂ ਹੁਣ ਉਖੜ ਕੇ ਸ਼ਬਦ ਵਿੱਚ ਸਮਾ ਗਿਆ ਇਹ ਤਾਂ ਉਹਦਾ ਸਰੀਰ ਹੈ ਪਹਿਲਾਂ ਮਾਇਆ ਉਹਦਾ ਕਲਪਨਾ ਸਰੀਰ ਤੇ ਉਹਦਾ ਸਰੀਰ ਬਣ ਗਿਆ ਉਹੀ ਤਾਂ ਜਨਮ ਹੈ ਉਹ ਜਾਂ ਕਲਪਨਾ ਮਾਇਆ ਦਾ ਜਨਮ ਹੈ ਸਵਾਰਥ ਦਾ ਜਨਮ ਉਧਰ ਪਰਮਾਰਥ ਦਾ ਜਨਮ ਹੈ ਹਾਂਜੀ ਇੱਥੇ ਮਾਰੂ ਮਹੱਲਾ ਪਹਿਲਾ ਦੇ ਮੇ 16 ਦੀ ਸਮਾਪਤੀ ਹੈ ਜੀ ਮਾਰੂ ਮਹੱਲਾ ਪਹਿਲਾ ਦੱਖਣੀ ਦੇ ਪੰਜਵੇਂ ਸੋਲੇ ਦੀ ਸਮਾਪਤੀ ਹੈ ਤੇ ਲੱਗਦਾ ਇਸ ਤੋਂ ਬਾਅਦ ਇੱਕ ਨਵਾਂ ਕੰਟੈਕਸਟ ਹੋ ਰਿਹਾ ਸ਼ਬਦ ਦੀ ਗਿਣਤੀ ਫੇਰ ਵੱਧ ਰਹੀ ਹੈ ਤੇ ਇਹ 5 ਸੀ ਅਗਲਾ 6 ਨਹੀਂ ਆਉਣਾ ਆਪਾਂ ਨੂੰ ਅੱਛਾ ਅਗਲਾ ਜਿਹੜਾ 6 ਨਹੀਂ ਆਊਗਾ 15 15 ਬੰਦ ਹੋਣਗੇ ਜੀ